ਪ੍ਰਭਾਤੀ ਮਹੱਲਾ ਚੌਥਾ ਵਿਭਾਸ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਰਸਕ ਰਸ ਗੁਣ ਗਾਵਾ ਗੁਰਮਤਿ ਲਿਵ ਉਨਮਨ ਨਾਮ ਲਗਾਨ ਅੰਮ੍ਰਿਤ ਰਸ ਪੀਆ ਗੁਰ ਸਬਦੀ ਹਮ ਨਾਮ ਬਿਟੋ ਕੁਰਬਾਨ ਹਮਰੇ ਜਗ ਜੀਵਨ ਹਰਿ ਪ੍ਰਾਨ ਹਰਿ ਊਤਮ ਰਿਦ ਅੰਤਰ ਭਾਇਓ ਗੁਰਮੰਤ ਦਿਓ ਹਰਿ ਕਾਨ ਰਹਾਓ ਆਵਹੁ ਸੰਤ ਮਿਲਹੁ ਮੇਰੇ ਭਾਈ ਮਿਲ ਹਰਿ ਹਰ ਨਾਮ ਬਖਾਨ ਕਿਤ ਬਿਧ ਕਿਉ ਪਾਈਐ ਪ੍ਰਭ ਆਪਣਾ ਮੋਕਉ ਕਰਹੁ ਉਪਦੇਸ ਹਰਿ ਦਾਨ ਸਤ ਸੰਗਤ ਮਹਿ ਹਰਿ ਹਰਿ ਵਸਿਆ ਮਿਲ ਸੰਗਤ ਹਰ ਗੁਣ ਜਾਨ ਵੱਡਾ ਭਾਗ ਸਤ ਸੰਗਤ ਪਾਈ ਗੁਰ ਸਤਗੁਰ ਪਰਸ ਭਗਵਾਨ ਗੁਣ ਗਾਵਾ ਪ੍ਰਭ ਅਗਮ ਠਾਕੁਰ ਕੇ ਗੁਣ ਗਾਏ ਰਹੇ ਹੈਰਾਨ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਹਰਿ ਨਾਮ ਦਿਓ ਖਿਨ ਦਾਨ ਪ੍ਰਭਾਤੀ ਮਹੱਲਾ ਚੌਥਾ ਉਗਵੈ ਸੂਰ ਗੁਰਮੁਖਾਰੀ ਬੋਲੈ ਸਭ ਰਹਿਣ ਸੰਭਾਲੈ ਹਰਿ ਗਾਲ ਹਮਰਾ ਪ੍ਰਭ ਹਮ ਲੋਚ ਜੀ ਹਮ ਕਰਾ ਪ੍ਰਭੂ ਹਰਿ ਭਾਲ ਮੇਰਾ ਮਨ ਸਾਧੂ ਤੂਰ ਰਵਾਲ ਹਰਿ ਹਰਿ ਨਾਮ ਦਿਰੜਾਇਓ ਗੁਰ ਮੀਠਾ ਗੁਰ ਪਗ ਝਾਰਾ ਹਮ ਬਾਲ ਰਹਾ ਸਾਗਤ ਕਉ ਦਿਨ ਰਹਿਣ ਅੰਧਾਰੀ ਮੋਹਿ ਪਾਥੇ ਮਾਇਆ ਜਾਲ ਖੇਨ ਪਲ ਹਰ ਪ੍ਰਭ ਹਿਰਦੈ ਨਾਮ ਸਿਓ ਰੇਨ ਬਾਧੇ ਬਹੁ ਵਿਦਿਬਾਲ ਸਤ ਸੰਗਤ ਮਿਲ ਮਤ ਬੁਧ ਪਾਈ ਹਉ ਛੂਟੇ ਮਮਤਾ ਜਾਲ ਹਰਿ ਨਾਮ ਹਰ ਮੀਠ ਲਗਾਨਾ ਗੁਰ ਕੀਏ ਸਬਦ ਨਿਹਾਲ ਹਮ ਬਾਰਿਕ ਗੁਰ ਅਗਮ ਗੁਸਾਈ ਗੁਰ ਕਰ ਕਿਰਪਾ ਪ੍ਰਤਿਪਾਲ ਬਿਖ ਭੌਜਲ ਡੁੱਬਦੇ ਕਾੜ ਲਿਓ ਪ੍ਰਭ ਗੁਰੂ ਨਾਨਕ ਬਾਲ ਗੋਪਾਲ ਪ੍ਰਭਾਤੀ ਮਹੱਲਾ ਚੌਥਾ ਇੱਕ ਖਿਨ ਹਰ ਪ੍ਰਭ ਕਿਰਪਾ ਧਾਰੀ ਗੁਣ ਗਾਏ ਰਸਕਨ ਸੀਕ ਗਾਵਤ ਸੁਣ ਦੋ ਪੈ ਮੁਗਦੇ ਜਿਨਾ ਗੁਰਮੁਖ ਖਿਨ ਹਰ ਪੀਕ ਮੇਰਾ ਮਨ ਹਰਿ ਹਰਿ ਰਾਮ ਨਾਮ ਰਸ ਠੀਕ ਗੁਰਮੁਖ ਨਾਮ ਸੀਤਲ ਜਲ ਪਾਇਆ ਹਰਿ ਹਰਿ ਨਾਮ ਪਿਆ ਰਸ ਠੀਕ ਰਹਾਉ ਜਿਨ ਹਰਿ ਹਿਰਦੈ ਪ੍ਰੀਤ ਲਗਾਨੀ ਤਿਨਾ ਮਸਤਕ ਉਜਲ ਠੀਕ ਹਰ ਜਨ ਸੋਭਾ ਸਭ ਜਗ ਉਪਰ ਜਿਉ ਵਿੱਚ ਉਡਵਾ ਸਸ ਕੀਕ ਜਿਨ ਹਰਿ ਹਿਰਦੈ ਨਾਮ ਨਾ ਵਸਿਓ ਤਿਨ ਸਭ ਕਾਰਜ ਪੀਕ ਜੈਸੇ ਸੀਗਾਰ ਕਰੈ ਦੇਹ ਮਾਨੁਖ ਨਾਮ ਬਿਨਾ ਨਕਟੇ ਨਕ ਕੀਕ ਕਟ ਕਟ ਰੁਮਈਆ ਰਮਤ ਰਾਮ ਰਾਏ ਸਭ ਵਰਤੈ ਸਭ ਮਹੀਕ ਜਨ ਨਾਨਕ ਕਉ ਹਰ ਕਿਰਪਾ ਧਾਰੀ ਗੁਰ ਬਚਨ ਧਿਆਇਓ ਕਰੀ ਮੀਕ ਪ੍ਰਭਾਤੀ ਮਹੱਲਾ ਚੌਥਾ ਅਗਮ ਦਇਆਲ ਕਿਰਪਾ ਪ੍ਰਭ ਧਾਰੀ ਮੁਖ ਹਰਿ ਹਰੇ ਨਾਮ ਹਮ ਕਹੇ ਪਤਿਤ ਪਾਵਨ ਹਰ ਨਾਮ ਤੇ ਆਇਓ ਸਭ ਖਿਲ ਵਿਗ ਪਾਵ ਲਹੇ ਜਪ ਮਨ ਰਾਮ ਨਾਮ ਰਵ ਰਹੇ ਦੀਨ ਦਇਆਲ ਦੁਖ ਭੰਜਨ ਗਾਇਓ ਗੁਰਮਤਿ ਨਾਮ ਪਦਾਰਥ ਲਹੇ ਰਹਾਓ ਕਾਇਆ ਨਗਰ ਨਗਰ ਹਰ ਬਸਿਓ ਮਤ ਗੁਰਮਤਿ ਹਰ ਹਰ ਸਹੇ ਸਰੀਰ ਸਰੋਵਰ ਨਾਮ ਹਰ ਪ੍ਰਗਟਿਓ ਕਰ ਮੰਦਰ ਹਰ ਪ੍ਰਭ ਲਹੇ ਜੋ ਨਰ ਭਰਮ ਪਰਮੂਦਿਆਨੇ ਤੇ ਸਾਗਰ ਮੂੜ ਮੋਹੇ ਜਿਉ ਮ੍ਰਿਗ ਨਾਭ ਬਸੈ ਬਾਸ ਬਸਨਾ ਪ੍ਰਮ ਭ੍ਰਮਿਓ ਝਾਰ ਗਹੇ ਤੁਮ ਵਡ ਅਗਮ ਅਗਾਦ ਬੋਧ ਪ੍ਰਭ ਮਤ ਦੇਵੋ ਹਰ ਪ੍ਰਭ ਲਹੇ ਜਨ ਨਾਨਕ ਕੋ ਗੁਰ ਹਾਥ ਸਿਰ ਧਰਿਓ ਹਰਿ ਰਾਮ ਨਾਮ ਰਵ ਰਹੇ ਪ੍ਰਭਾਤੀ ਮਹੱਲਾ ਚੌਥਾ ਮਨ ਲਾਗੀ ਪ੍ਰੀਤ RAM ਨਾਮ ਹਰਿ ਹਰਿ ਜਪਿਓ ਹਰਿ ਪ੍ਰਭ ਵਡਫਾ ਸਤਿਗੁਰ ਬਚਨ ਸੁਖਾਨੇ ਹੀ ਰਹਿ ਹਰਿ ਧਾਰੀ ਹਰਿ ਪ੍ਰਭ ਕਿਰਪਾ ਮੇਰੇ ਮਨ ਭਜ RAM ਨਾਮ ਹਰਿ ਨਿਮਖ ਫਾ ਹਰਿ ਹਰਿ ਦਾਨ ਦਿਓ ਗੁਰ ਪੂਰੈ ਹਰਿ ਨਾਮਾ ਮਨ ਤਨ ਬਸਫਾ ਰਹਾਉ ਕਾਇਆ ਨਗਰ ਵਸਿਓ ਘਰ ਮੰਦਰ ਜਪ ਸੋਭਾ ਗੁਰਮੁਖ ਕਰਪਾ ਹਲਤ ਪਲਤ ਜਨ ਭੈ ਸਹੇਲੇ ਮੁਖ ਪੂਜਲ ਗੁਰਮੁਖ ਤਰਪਾ ਅਨ ਪਾਉ ਹਰਿ ਹਰਿ ਹਰਿ ਲਿਵ ਲਾਗੀ ਹਰ ਹੋਰ ਧਾਰਿਓ ਗੁਰ ਨਿਮਕ ਬਾ ਕੋਟ ਕੋਟ ਕੇ ਦੋਖ ਸਭ ਜਨ ਕੇ ਹਰ ਦੂਰ ਕੀਏ ਇਕ ਪਲ ਪਾ ਤੁਮਰੇ ਜਨ ਤੁਮ ਹੀ ਤੇ ਜਾਣੇ ਪ੍ਰਭ ਜਾਣਿਓ ਜਨ ਤੇ ਮੁਖ ਫਾ ਹਰਿ ਹਰਿ ਆਪ ਤਰਿਓ ਹਰ ਜਨ ਮਹਿ ਜਨ ਨਾਨਕ ਹਰ ਪ੍ਰਭ ਇਕ ਫਾ ਪ੍ਰਭਾਤੀ ਮਹੱਲਾ ਚੌਥਾ ਗੁਰ ਸਤਗੁਰ ਨਾਮ ਦਿੜਾਇਓ ਹਰ ਹਰ ਹਮ ਮੋਏ ਜੀਵੇ ਹਰ ਜਪ ਭਾ ਤਨ ਤਨ ਗੁਰੂ ਗੁਰ ਸਤਗੁਰ ਪੂਰਾ ਬਿਖ ਡੁਬਦੇ ਬਾਹ ਦੇਹ ਕਢਵਾ ਜਪ ਮਨ ਰਾਮ ਨਾਮ ਅਰਦੰਭਾ ਉਪਜਉ ਪੋ ਪਾਇ ਨਾ ਪਾਈਐ ਕਥੂ ਗੁਰ ਪੂਰੈ ਹਰ ਪ੍ਰਭ ਲਾਭਾ ਰਹਾਉ ਰਾਮ ਨਾਮ ਰਸ ਰਾਮ ਰਸਾਇਣ ਰਸ ਪੀਆ ਗੁਰਮਤਿ ਰਸ ਭਾ ਲੋਹ ਮਨੂਰ ਕੰਚਨ ਮਿਲ ਸੰਗਤ ਹਰ ਉਰ ਤਾਰਿਓ ਗੁਰ ਹਰ ਪਾਪ ਹਉ ਮੈਂ ਵਿਖਿਆ ਨਿਤ ਲੋਭ ਲੁਭਾਨੇ ਪੁੱਤ ਕਲਤ ਮੋਹਿ ਲੁਭਵਾ ਤਿਨ ਪਗ ਸੰਤਨਾ ਸੇਵੇ ਕਬੂ ਤੇ ਮਨਮੁਖ ਭੂੰਬਰ ਭਰ ਪਾਪ ਤੁਮਰੇ ਗੁਣ ਤੁਮ ਹੀ ਪ੍ਰਭ ਜਾਣੋ ਹਮ ਪਰੇ ਹਾਰ ਤੁਮ ਸਰਨ ਭਾ ਜਿਉ ਜਾਣੋ ਤਿਉ ਰਾਖੋ ਸੁਆਮੀ ਜਨ ਨਾਨਕ ਦਾਸ ਤੁਮਨ ਅਨੁਭਾ ਛੱਕਾ ਇੱਕ ਪ੍ਰਭਾਤੀ ਵਿਵਾਸ ਪੜਤਾਲ ਮਹੱਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਜਪ ਮਨ ਹਰਿ ਹਰਿ ਨਾਮ ਨਿਧਾਨ ਹਰ ਦਰਗਾਹ ਪਾਵਹਿ ਮਾਨ ਜਿਨ ਜਪਿਆ ਤੇ ਪਾਰ ਪ੍ਰਾਨ ਰਹਾਉ ਸੁਨ ਮਨ ਹਰਿ ਹਰਿ ਨਾਮ ਕਰ ਧਿਆਨ ਸੁਨ ਮਨ ਹਰ ਕੀਰਤ ਅਠ ਛੜ ਮਜਾਨ ਸੁਨ ਮਨ ਗੁਰਮੁਖ ਪਾਵਹਿ ਮਾਨ ਜਪ ਮਨ ਪਰਮੇਸ਼ਰ ਪ੍ਰਧਾਨ ਖਿਨ ਖੋਵੈ ਪਾਪ ਕੋਟਾਨ ਮਿਲ ਨਾਨਕ ਹਰਿ ਭਗਵਾਨ ਪ੍ਰਭਾਤੀ ਮਹੱਲਾ ਪੰਜਵਾਂ ਵਿਭਾਸ ਇੱਕ ਓੰਕਾਰ ਸਤਿਗੁਰੂ ਪ੍ਰਸਾਦਿ ਮਨ ਹਰ ਕੀਆ ਤਨ ਸਭ ਸਾਜਿਆ ਪੰਚ ਤਤ ਰਚ ਜੋਤ ਨਿਵਾਜਿਆ ਸਹਿਜਾ ਧਰਤੀ ਬਰਤਨ ਕਉ ਪਾਣੀ ਨਿਮਖ ਨਾ ਵਿਸਾਰੋ ਸੇਵੋ ਸਾਰਿਗ ਪਾਣੀ ਮਨ ਸਤਗੁਰ ਸੇਵ ਹੋਏ ਪਰਮ ਗਤੇ ਹਰਖ ਸੋਗ ਤੇ ਰਹੈ ਨਿਰਾਰਾ ਤਾਂ ਤੂੰ ਭਾਵ ਹੈ ਪ੍ਰਾਨ ਪਤੇ ਰਹਾਉ ਕਾਪੜ ਭੋਗ ਰਸ ਅਨਕ ਪੁੰਚਾਏ ਮਾਤ ਪਿਤਾ ਕੁਟੰਬ ਸਗਲ ਬਨਾਏ ਰਿਜਕ ਸਮਾਹੇ ਜਲ ਥਲ ਮੀਤ ਸੋ ਹਰ ਸੇਵਹੁ ਨੀਤਾ ਨੀਤ ਤਹਾ ਸਖਾਈ ਜਹ ਕੋਇ ਨਾ ਹੋਵੇ ਕੂਟ ਅਪਰਾਧ ਇਕ ਖਿਨ ਮਹਿ ਧੋਵੇ ਦਾਤ ਕਰੈ ਨਹੀਂ ਪਛੋਤਾਵੇ ਏਕਾ ਬਖਸ਼ ਫਿਰ ਬਹੁਰ ਨਾ ਬੁਲਾਵੇ ਕਿਰਤ ਸੰਯੋਗੀ ਪਾਇਆ ਭਾਲੇ ਸਾਧ ਸੰਗਤ ਮਹਿ ਬਸੇ ਗੋਪਾਲ ਗੁਰ ਮਿਲ ਆਏ ਤੂੰ ਰਹਿ ਦਵਾਰ ਜਨ ਨਾਨਕ ਦਰਸ਼ਨ ਦੇ ਹੋ ਮੁਰਾਰੇ ਪ੍ਰਭਾਤੀ ਮਹੱਲਾ ਪੰਜਵਾ ਪ੍ਰਭ ਕੀ ਸੇਵਾ ਜਨ ਕੀ ਸੁਭਾ ਕਾਮ ਕ੍ਰੋਧ ਮਿਟੇ ਤਿਸ ਲੋਭਾ ਨਾਮ ਤੇਰਾ ਜਨ ਕੈ ਭੰਡਾਰੇ ਗੁਣ ਗਾਵਹਿ ਪ੍ਰਭ ਦਰਸ ਪਿਆਰੇ ਤੁਮਰੀ ਭਗਤ ਪ੍ਰਭ ਤੁਮ ਹੈ ਜਨਾਈ ਕਾੜ ਜੇਵਰੀ ਜਨ ਲਿਏ ਛਡਾਈ ਰਹਾਓ ਜੋ ਜਨ ਰਾਤਾ ਪ੍ਰਭ ਕੈ ਰੰਗ ਤਿਨ ਸੂ ਪਾਇਆ ਪ੍ਰਭ ਕੈ ਸੰਗ ਜਿਸ ਰਸ ਆਇਆ ਸੋਈ ਜਾਣੈ ਪੇਖ ਪੇਖ ਮਨ ਮਹਿ ਹੈਰਾਨੈ ਸੋ ਸੁਖੀਆ ਸਭ ਤੇ ਊਤਮ ਸੋਏ ਜਾ ਕੈ ਹਿਰਦੈ ਵਸਿਆ ਪ੍ਰਭ ਸੋਏ ਸੋਈ ਨੇ ਚਲ ਆਵੈ ਨ ਜਾਏ ਆਨ ਦਿਨ ਪ੍ਰਭ ਕੇ ਹਰ ਗੁਣ ਗਾਏ ਤਾ ਕੋ ਕਰਹੁ ਸਗਲ ਨਮਸਕਾਰ ਜਾ ਕੈ ਮਨ ਪੂਰਨ ਨਿਰੰਕਾਰ ਕਰ ਕਿਰਪਾ ਮੋਹਿ ਠਾਕੁਰ ਦੇਵਾ ਨਾਨਕ ਉਦਰੈ ਜਨ ਕੀ ਸੇਵਾ ਪ੍ਰਭਾਤੀ ਮਹੱਲਾ ਪੰਜਵਾ ਗੁਣ ਗਾਵਤ ਮਨ ਹੋਏ ਆਨੰਦ ਆਠ ਪਾਰ ਸਿਮਰਹੁ ਭਗਵੰਤ ਜਾ ਕੈ ਸਿਮਰਨ ਕਲ ਮਲ ਜਾਹੇ ਤਿਸ ਗੁਰ ਕੀ ਹਮ ਚਰਨੀ ਪਾਹੇ ਦੇਵ ਦੇਵਹੁ ਸੰਤ ਪਿਆਰੇ ਸਿਮਰਉ ਨਾਮ ਮੋਹਿ ਨਿਸਤਾਰੇ ਰਹਾਓ ਜਿਨ ਗੁਰ ਕਹਿਆ ਮਾਰਗ ਸੀਧਾ ਸਗਲ ਤਿਆਗ ਨਾਮ ਹਰ ਗੀਤਾ ਤਿਸ ਗੁਰ ਕੈ ਸਦਾ ਬਲ ਜਾਈਐ ਹਰ ਸਿਮਰਨ ਜਿਸ ਗੁਰ ਤੇ ਪਾਈਐ ਬੂੜਤ ਪ੍ਰਾਣੀ ਜਿਨ ਗੁਰਹਿ ਤਰਾਇਆ ਜਿਸ ਪ੍ਰਸਾਦ ਮੋਹ ਹੈ ਨਹੀਂ ਮਾਇਆ ਹਲਤ ਪਲਤ ਜਿਨ ਗੁਰਹਿ ਸਵਾਰਿਆ ਤਿਸ ਗੁਰੂ ਉਪਰ ਸਦਾ ਹੋ ਵਾਰਿਆ ਮਹਾ ਮੁਗਧ ਤੇ ਕੀ ਆਗਿਆਨੀ ਗੁਰ ਪੂਰੇ ਕੀ ਅਕਥ ਕਹਾਣੀ ਪਾਰ ਬ੍ਰਹਮ ਨਾਨਕ ਗੁਰਦੇਵ ਵੱਡਾ ਭਾਗ ਪਾਈਐ ਹਰ ਸੇਵ ਪ੍ਰਭਾਤੀ ਮਹੱਲਾ ਪੰਜਵਾਂ ਸਗਲੇ ਦੁਖ ਮਿਟੇ ਸੁਖ ਦੀਏ ਆਪਣਾ ਨਾਮ ਜਪਾਇਆ ਕਰ ਕਿਰਪਾ ਆਪਣੀ ਸੇਵਾ ਲਾਏ ਸਗਲਾ ਦੁਰਤ ਮਿਟਾਇਆ ਹਮ ਬਾਰਿਕ ਸਰਨ ਪ੍ਰਭ ਦਇਆਲ ਆਵਗਣ ਕਾਟ ਕੀਏ ਪ੍ਰਭ ਆਪਨੇ ਰਾਖ ਲਿਏ ਮੇਰਾ ਗੁਰ ਗੋਪਾਲ ਰਹਾਉ ਤਾਪ ਪਾਪ ਬਿਨ ਸੇਖਿਨ ਭੀਤਰ ਭੈ ਕਿਰਪਾਲ ਗੁਸਾਈ ਸਾਸ ਸਾਸ ਪਾਰ ਬ੍ਰਹਮ ਆਰਾਧੀ ਆਪਣੇ ਸਤਿਗੁਰ ਕੈ ਬਲ ਜਾਈ ਅਗਮ ਅਗੋਚਰ ਬਿਆੰਤ ਸੁਆਮੀ ਤਾ ਕਾ ਅੰਤ ਨਾ ਪਾਈਐ ਲਾਹਾ ਖਾਟ ਹੋਈਐ ਧਨਵੰਤਾ ਆਪਣਾ ਪ੍ਰਭੂ ਤੇ ਆਈਐ ਆਠ ਪਹਾਰ ਪਾਰ ਬ੍ਰਹਮ ਤੇ ਆਈ ਸਦਾ ਸਦਾ ਗੁਣ ਗਾਇਆ ਕਹੋ ਨਾਨਕ ਮੇਰੇ ਪੂਰੇ ਮਨੋਰਥ ਪਾਰ ਬ੍ਰਹਮ ਗੁਰ ਪਾਇਆ ਪ੍ਰਭਾਤੀ ਮਹੱਲਾ ਪੰਜਵਾ ਸਿਮਰਤ ਨਾਮ ਕਿਲ ਵਿਖ ਸਭ ਨਾਸੇ ਸਚ ਨਾਮ ਗੁਰ ਦੀ ਨੀਰਾਸੇ ਪ੍ਰਭ ਕੀ ਦਰਗਾਹ ਸੋ ਬਾਵੰਤੇ ਸੇਵਕ ਸੇਵ ਸਦਾ ਸੋ ਹੰਤੇ ਹਰਿ ਹਰ ਨਾਮ ਜਪੋ ਮੇਰੇ ਭਾਈ ਸਗਲੇ ਰੋਗ ਦੋਖ ਸਭ ਵਿਨਸੈ ਅਗਿਆਨ ਅੰਧੇਰਾ ਮਨ ਤੇ ਜਾਈ ਰਹਾਉ ਜਨਮ ਮਰਨ ਗੁਰ ਰਾਖੇ ਮੀਤ ਹਰ ਕੇ ਨਾਮ ਸਿਉ ਲਾਗੀ ਪ੍ਰੀਤ ਕੋਟ ਜਨਮ ਕੇ ਗਏ ਕਲੇਸ਼ ਜੋ ਤਿਸ ਭਾਵੈ ਸੋ ਭਲ ਹੋਸ ਤਿਸ ਗੁਰ ਕਉ ਸਦ ਬਲ ਜਾਈ ਜਿਸ ਪ੍ਰਸਾਦ ਹਰਿ ਨਾਮ ਧਿਆਈ ਐਸਾ ਗੁਰ ਪਾਈਐ ਵਡਪਾਗੀ ਜਿਸ ਮਿਲਤੇ RAM ਨਿਵ ਲਾਗੀ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਠ ਬਾਹਰ ਆਪਣੀ ਨਿਵਲਾਏ ਜਨ ਨਾਨਕ ਪ੍ਰਭ ਕੀ ਸਰਨਾਏ ਪ੍ਰਭਾਤੀ ਮਹੱਲਾ ਪੰਜਵਾ ਕਰ ਕਿਰਪਾ ਆਪਣੇ ਪ੍ਰਭ ਕੀਏ ਹਰ ਕਾ ਨਾਮ ਜਪਨ ਕਉ ਦੀਏ ਆਠ ਪਹਾਰ ਕੋ ਗਾਏ ਗੋਬਿੰਦ ਪੈ ਬਿਨ ਸੇ ਉਤਰੀ ਸਭ ਚਿੰਦ ਉਬਰੇ ਸਤਗੁਰ ਚਰਨੀ ਲਾਗੇ ਜੋ ਗੁਰ ਕਹਿ ਸੋਈ ਫਲ ਮੀਠਾ ਮਨ ਕੀ ਮਤ ਤਿਆਗੇ ਰਹਾਉ ਮਨ ਤਨ ਵਸਿਆ ਹਰ ਪ੍ਰਭ ਸੋਈ ਕਲ ਕਲੇਸ਼ ਕਿਛ ਬਿਗਨ ਨਾ ਹੋਈ ਸਦਾ ਸਦਾ ਪ੍ਰਭ ਜੀ ਗੈ ਸੰਗੇ ਉਤਰੀ ਮਹਿਲ ਨਾਮ ਕਹਿ ਰਾਂਗੇ ਚਰਨ ਕਮਲ ਸਿਓ ਲਾਗੋ ਪਿਆਰ ਬਿਨਸੇ ਕਾਮ ਕ੍ਰੋਧ ਅਹੰਕਾਰ ਪ੍ਰਭ ਮਿਲਣ ਕਾ ਮਾਰਗ ਜਾਨਾ ਪਾਏ ਭਗਤ ਹਰ ਸਿਓ ਮਨ ਮਾਨਾ ਸੁਣ ਸੱਜਣ ਸੰਤ ਮੀਤ ਸੁਹੇਲੇ ਨਾਮ ਰਤਨ ਹਰ ਅਗਾਹ ਅਤੋਲੇ ਸਦਾ ਸਦਾ ਪ੍ਰਭ ਗੁਣ ਨਿਤ ਗਾਈਐ ਕਹੋ ਨਾਨਕ ਵਡਭਾਗੀ ਪਾਈਐ ਪ੍ਰਭਾਤੀ ਮਹੱਲਾ ਪੰਜਵਾ ਸੇ ਧਨਵੰਤ ਸੇਈ ਸਜ ਸਾਹਾ ਹਰ ਕੀ ਦਰਗਾ ਨਾਮ ਵਿਸਾਹਾ ਹਰਿ ਹਰ ਨਾਮ ਜਪਉ ਮਨ ਮੀਤ ਗੁਰ ਪੂਰਾ ਪਾਈਐ ਵਡਭਾਗੀ ਨਿਰਮਲ ਪੂਰਨ ਰੀਤ ਰਹਾਉ ਪਾਇਆ ਲਾਭ ਵੱਜੀ ਵਾਧਾਈ ਸੰਤ ਪ੍ਰਸਾਦ ਹਰ ਕੇ ਗੁਣ ਗਾਈ ਸਫਲ ਜਨਮ ਜੀਵਨ ਪਰਵਾਨ ਗੁਰ ਪ੍ਰਸਾਦੀ ਹਰ ਰੰਗ ਮਾਨ ਬਿਨਸੇ ਕਾਮ ਕ੍ਰੋਧ ਅਹੰਕਾਰ ਨਾਨਕ ਗੁਰਮੁਖ ਉਤਰਹਿ ਪਾਰੇ ਪ੍ਰਭਾਤੀ ਮਹੱਲਾ ਪੰਜਵਾ ਗੁਰ ਪੂਰਾ ਪੂਰੀ ਕੀ ਕਲਾ ਗੁਰ ਕਾ ਸ਼ਬਦ ਸਦਾ ਸਦ ਅਟਲਾ ਗੁਰ ਕੀ ਬਾਣੀ ਜਿਸ ਮਨ ਵਸੈ ਦੂਖ ਦਰਦ ਸਭ ਤਾ ਕਾ ਨਸੈ ਹਰਿ ਰੰਗ ਰਾਤਾ ਵਨ ਰਾਮ ਗੁਣ ਗਾਵੈ ਮੂਤੋ ਸਾਧੂ ਧੂਰੀ ਨਾਵੈ ਰਹਾਉ ਗੁਰ ਪ੍ਰਸਾਦੀ ਉਤਰੇ ਪਾਰੇ ਭਉ ਭਰਮ ਬਿਨ ਸੇ ਵਿਕਾਰ ਮਨ ਤਨ ਅੰਤਰ ਬਸੇ ਗੁਰ ਚਰਨਾ ਨਿਰਭੈ ਸਾਧ ਪਰੇ ਹਰਿ ਸਰਨਾ ਅਨੰਦ ਸਾਜ ਰਸੂ ਕਨੇਰੇ ਦੁਸ਼ਮਨ ਦੂਖ ਨਾ ਆਵੇ ਨੇਰੇ ਗੁਰ ਪੂਰੈ ਆਪਣੇ ਕਰ ਰਾਖੇ ਹਰਿ ਨਾਮ ਜਪਤ ਕਿਲਵਿਕ ਸਭ ਲਾਥੇ ਸੰਤ ਸਾਜਨ ਸਿਖ ਪੈ ਸੁਹੇਲੇ ਗੁਰ ਪੂਰੈ ਪ੍ਰਭ ਸਿਉ ਲੈ ਮੇਲੇ ਜਨਮ ਮਰਨ ਦੁਖ ਫਾਹਾ ਕਾਟਿਆ ਕਹੋ ਨਾਨਕ ਗੁਰ ਪੜਦਾ ਢਾਕਿਆ ਪ੍ਰਭਾਤੀ ਮਹੱਲਾ ਪੰਜਵਾ ਸਤਿਗੁਰ ਪੂਰੈ ਨਾਮ ਦੀਆ ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸ ਥੀਆ ਰਹਾ ਚਰਨ ਕਮਲ ਗੁਰ ਕੇ ਮਨ ਮੂਠੇ ਦੂਖ ਦਰਦ ਭ੍ਰਮ ਬਿਨ ਸੇ ਝੂਠੇ ਨਿਤ ਉਠ ਗਾਵਹੁ ਪ੍ਰਭ ਕੀ ਬਾਣੀ ਆਠ ਵਾਰ ਹਰ ਸਿਮਰਹੁ ਪ੍ਰਾਣੀ ਘਰ ਬਾਰ ਪ੍ਰਭ ਸਭਨੀ ਥਾਈ ਸੰਗ ਸਹਾਈ ਜਹਾ ਹੋ ਜਾਈ ਦੋਏ ਕਰ ਜੋੜ ਕਰੀ ਅਰਦਾਸੇ ਸਦਾ ਜਪੇ ਨਾਨਕ ਗੁਣਤਾਸ ਪ੍ਰਭਾਤੀ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਸੂਰ ਸੁਜਾਨ ਗੁਰ ਪੂਰਾ ਪਾਇਆ ਵਡਪਾਗੀ ਦਰਸ਼ਨ ਕਉ ਜਾਇਆ ਕੁਰਬਾਨ ਰਹਾਓ ਕਿਲ ਵਿਖ ਮੇਟੇ ਸਭ ਸੰਤੋਖ ਨਾਮ ਆਰਾਧਨ ਹੋਆ ਜੋਗ ਸਾਧ ਸੰਗ ਹੋਆ ਪ੍ਰਗਾਸ ਚਰਨ ਕਮਲ ਮਨ ਮਾਹੇ ਨਿਵਾਸ ਜਿਨ ਕੀਆ ਤਿਨ ਲੀਆ ਰਾਖੇ ਪ੍ਰਭ ਪੂਰਾ ਅਨਾਥ ਕਾ ਨਾਥ ਜਿਸੈ ਨਿਵਾਜੇ ਕਿਰਪਾ ਧਾਰੇ ਪੂਰਨ ਕਰਮਤਾ ਕੇ ਆਚਾਰੇ ਗੁਣ ਗਾਵੇ ਨਿਤ ਨਿਤ ਨਿਤ ਨਵੇ ਲੱਖ 84 ਜੋਨ ਨ ਭਵੇ ਇਹਾ ਊਆ ਚਰਨ ਪੂਜਾਰੇ ਮੁਖ ਉਜਲ ਸਾਚੇ ਦਰਬਾਰੇ ਜਿਸ ਮਸਤਕ ਗੁਰ ਤਰਿਆ ਹਾਥ ਕੋਟ ਮਦੇ ਕੋ ਵਿਰਲਾ ਦਾਸ ਜਲ ਥਲ ਮਹੀਲ ਪੇਖੈ ਭਰਪੂਰ ਨਾਨਕ ਉਧਰਸ ਤਿਸ ਜਨ ਕੀ ਧੂਰੇ ਪ੍ਰਭਾਤੀ ਮਹੱਲਾ ਪੰਜਵਾ ਕੁਰਬਾਨ ਜਾਈ ਗੁਰ ਪੂਰੇ ਆਪਣੇ ਜਿਸ ਪ੍ਰਸਾਦ ਹਰ ਹਰ ਜਪ ਜਪਨੇ ਰਹਾ ਅੰਮ੍ਰਿਤ ਬਾਣੀ ਸੁਣਤ ਨਿਹਾਲ ਬਿਨਸ ਗਏ ਵਿਖਿਆ ਜੰਜਾਲ ਸਾਜ ਸ਼ਬਦ ਸਿਉ ਲਾਗੀ ਪ੍ਰੀਤ ਹਰ ਪ੍ਰਵੇ ਆਪਣਾ ਆਇਆ ਚੀਤ ਨਾਮ ਜਪਤ ਹੋਆ ਪ੍ਰਗਾਸ ਗੁਰ ਸਬਦੇ ਕੀਨਾ ਹਿਰਦੈ ਨਿਵਾਸ ਗੁਰ ਸਮਰੱਥ ਸਦਾ ਦਇਆਲ ਹਰ ਜਪ ਜਪ ਨਾਨਕ ਪੈ ਨਿਹਾਲ ਪ੍ਰਭਾਤੀ ਮਹੱਲਾ ਪੰਜਵਾ ਗੁਰ ਗੁਰ ਕਰਤ ਸਦਾ ਸੁਖ ਪਾਇਆ ਦੀਨ ਦਇਆਲ ਭੈ ਕਿਰਪਾਲਾ ਆਪਣਾ ਨਾਮ ਆਪ ਜਪਾਇਆ ਰਹਾਉ ਸੰਤ ਸੰਗਤ ਮਿਲ ਭਇਆ ਪ੍ਰਗਾਸ ਹਰ ਹਰ ਜਪਤ ਪੂਰਨ ਭਈ ਆਸ ਸਰਬ ਕਲਿਆਣ ਸੂਖ ਮਨ ਬੂਠੇ ਹਰ ਗੁਣ ਗਾਏ ਗੁਰ ਨਾਨਕ ਤੂਠੇ ਪ੍ਰਭਾਤੀ ਮਹੱਲਾ ਪੰਜਵਾ ਘਰ ਦੂਜਾ ਵਿਵਾਸ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਅਵਰ ਨਾ ਦੂਜਾ ਠਾਓ ਨਾਹੀ ਬਿਨ ਹਰਿ ਨਾਉ ਸਰਬ ਸਿਧ ਕਲਿਆਣ ਪੂਰਨ ਹੋਏ ਸਗਲ ਕਾਮ ਹਰਿ ਕੋ ਨਾਮ ਜਪਿਐ ਨੀਤ ਕਾਮ ਕ੍ਰੋਧ ਅਹੰਕਾਰ ਬਿਨਸੈ ਲੱਗੈ ਏਕੈ ਪ੍ਰੀਤ ਰਹਾਉ ਨਾਮ ਲਾਗੈ ਦੁਖ ਭਾਗੈ ਸਰਨ ਪਾਲਣ ਜੋਗ ਸਤਿਗੁਰ ਭੇਟੈ ਜਮ ਨਾ ਤੇਟੈ ਜਿਸ ਤੁਰ ਹੋਵੈ ਸੰਜੋਗ ਰਹਿਣ ਦਿਨ ਸਤਿਆਏ ਹਰ ਹਰ ਤਜਹੁ ਮਨ ਕੇ ਭਰਮ ਸਾਧ ਸੰਗਤ ਹਰ ਮਿਲੈ ਜਿਸਹਿ ਪੂਰਨ ਕਰਮ ਜਨਮ ਜਨਮ ਵਿਖਾਲ ਬਿਨ ਸੇ ਰਾਖ ਲੀਨੇ ਆਪੇ ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰ ਹਰ ਜਾਪੇ ਪ੍ਰਭਾਤੀ ਮਹੱਲਾ ਪੰਜਵਾ ਵਿਵਹਾਸ ਪੜਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਰਾਮ ਰਾਮ ਰਾਮ ਰਾਮ ਜਾਪ ਕਰ ਕਲੇਸ਼ ਲੋ ਮੋਹ ਬਿਨਸ ਜਾਏ ਅਹੰਤਾ ਰਹਾਉ ਆਪ ਤਿਆਗ ਸੰਤ ਚਰਨ ਲਾਗੇ ਮਨ ਭਵਿਤ ਜਾਹੇ ਪਾਪ ਨਾਨਕ ਬਾਰਿਕ ਕਛੂ ਨਾ ਜਾਣੈ ਰਾਖਨ ਕਉ ਪ੍ਰਭ ਮਾਈ ਬਾਪ ਪ੍ਰਭਾਤੀ ਮਹੱਲਾ ਪੰਜਵਾ ਚਰਨ ਕਮਲ ਸਰਨ ਟੇਕ ਊਚ ਮੂਜ ਬੇਅੰਤ ਠਾਕੁਰ ਸਰਬ ਉਪਰ ਤੁਹੀ ਹੀ ਏਕ ਰਹਾ ਪ੍ਰਾਨ ਆਧਾਰ ਦੁਖ ਵਿਦਾਰ ਦੈਨ ਹਾਰ ਬੁੱਧ ਵਿਵੇਕ ਨਮਸਕਾਰ ਰਖਣ ਹਾਰ ਮਨ ਅਰਾਧ ਪ੍ਰਭੂ ਮੇਕ ਸੰਤ ਰੇਨ ਕਰਉ ਮੱਜਨ ਨਾਨਕ ਪਾਵੈ ਸੁਖ ਅਨੇਕ ਪ੍ਰਭਾਤੀ ਅਸ਼ਪਦੀਆ ਮਹੱਲਾ ਪਹਿਲਾ ਵਿਵਾਸ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਦੁਬਦਾ ਬੌਰੀ ਮਨ ਬੌਰਾਇਆ ਝੂਠੇ ਲਾਲਚ ਜਨਮ ਗਵਾਇਆ ਲਵਟ ਰਹੀ ਫੁਨ ਬੰਧ ਨਾ ਪਾਇਆ ਸਤਿਗੁਰ ਰਾਖੇ ਨਾਮ ਦਿੜਾਇਆ ਨਾ ਮਨ ਮਰੈ ਨਾ ਮਾਇਆ ਮਰੈ ਜਿਨ ਖਿਜ ਕੀਆ ਸੋਈ ਜਾਣੈ ਸਬਦ ਵਿਚਾਰ ਭਉ ਸਾਗਰ ਤਰੈ ਰਹਾਉ ਮਾਇਆ ਸੰਤ ਰਾਜੇ ਅਹੰਕਾਰੀ ਮਾਇਆ ਸਾਥ ਨਾ ਚੱਲੈ ਪਿਆਰੀ ਮਾਇਆ ਮਮਤਾ ਹੈ ਬਹੁ ਰੰਗੀ ਬਿਨ ਨਾਵੇ ਕੋ ਸਾਥ ਨਾ ਸੰਗੀ ਜਿਉ ਮਨ ਦੇਖੈ ਪਰਮਨ ਤੈਸਾ ਜੈਸੀ ਮਨਸਾ ਤੈਸੀ ਦਸਾ ਜੈਸਾ ਕਰਮ ਤੈਸੀ ਲਿਵ ਲਾਵੇ ਸਤਿਗੁਰ ਪੂਜ ਸਾਜ ਘਰ ਪਾਵੈ ਰਾਗ ਨਾਦ ਮਨ ਦੂਜੈ ਭਾਏ ਅੰਤਰ ਕਵਟ ਮਹਾ ਦੁਖ ਪਾਏ ਸਤਿਗੁਰ ਭੇਟੈ ਸੋ ਜੀ ਪਾਏ ਸੱਚੈ ਨਾਮ ਰਹਿ ਲਿਵ ਲਾਏ ਸੱਚਾ ਸ਼ਬਦ ਸੱਚ ਕਮਾਵੇ ਸੱਚੀ ਬਾਣੀ ਹਰ ਗੁਣ ਗਾਵੇ ਨਿਜ ਘਰ ਵਾਸ ਅਮਰ ਪਦ ਪਾਵੇ ਤਾਦਰ ਸਾਚੈ ਸੋਭਾ ਪਾਵੇ ਗੁਰ ਸੇਵਾ ਬਿਨ ਭਗਤ ਨਾ ਹੋਈ ਅਨੇਕ ਯਤਨ ਕਰੈ ਜੇ ਕੋਈ ਹਉ ਮੈਂ ਮੇਰਾ ਸਭ ਦੇਖੋਈ ਨਿਰਮਲ ਨਾਮ ਵਸੈ ਮਨ ਸੋਈ ਇਸ ਜਗ ਮਹਿ ਸ਼ਬਦ ਕਰਨੀ ਹੈ ਸਾਰ ਬਿਨ ਸ਼ਬਦੈ ਹੋਰ ਮੋਹ ਗੁਬਾਰ ਸਬਦੇ ਨਾਮ ਰਖਿਆ ਔਰ ਧਾਰੇ ਸਬਦੇ ਗਤ ਮਦ ਮੋਖ ਦੁਆਰ ਅਵਰ ਨਾਹੀ ਕਰ ਦੇਖਣ ਹਾਰੋ ਸਾਚਾ ਆਪ ਅਨੂਪ ਅਪਾਰੋ ਰਾਮ ਨਾਮ ਉਤਮ ਗਤ ਹੋਈ ਨਾਨਕ ਖੋਜ ਲਹੈ ਜਨ ਕੋਈ ਪ੍ਰਭਾਤੀ ਮਹੱਲਾ ਪਹਿਲਾ ਮਾਇਆ ਮੋਹਿ ਸਗਲ ਜਗ ਛਾਇਆ ਕਾਮਣੀ ਦੇ ਕਾਮ ਲੋਭਾਇਆ ਸੁਤ ਕੰਚਨ ਸਿਉ ਹੇਤ ਵਧਾਇਆ ਸਭ ਕਿਛ ਆਪਣਾ ਇਕ ਰਾਮ ਪਰਾਇਆ ਐਸਾ ਜਾਪ ਜਪੋ ਜਬ ਮਾਲੀ ਦੁਖ ਸੁਖ ਭਰ ਹਰ ਭਗਤ ਨਿਰਾਲੀ ਰਹਾ ਗੁਣ ਨਿਧਾਨ ਤੇਰਾ ਅੰਤ ਨਾ ਪਾਇਆ ਸਾਜ ਸਭ ਤੁਝ ਮਾਇ ਸਮਾਇਆ ਆਵਾ ਗਉਣ ਤੁਧ ਆਪ ਰਚਾਇਆ ਸੇਈ ਭਗਤ ਦਿਨ ਸੱਚ ਚਿਤ ਲਾਇਆ ਗਿਆਨ ਧਿਆਨ ਨਰ ਹਰ ਨਿਰਭਾਣੀ ਬਿਨ ਸਤਗੁਰ ਭੇਟੇ ਕੋਈ ਨਾ ਜਾਣੀ ਸਗਲ ਸਰੋਵਰ ਜੋਤ ਸਮਾਣੀ ਆਨ ਦੇ ਰੂਪ ਵਿਟਹੁ ਕੁਰਬਾਨੀ ਪਾਉ ਭਗਤ ਗੁਰਮਤੀ ਪਾਏ ਹਉਮੈ ਵਿੱਚ ਸਭ ਜਲਾਏ ਤਾਵਤ ਰਾਖੈ ਠਾਕ ਰਹਾਏ ਸੱਚਾ ਨਾਮ ਮਨ ਵਸਾਏ ਬਿਸਮ ਬਿਨੋਦ ਰਹੇ ਪਰਮਾਦੀ ਗੁਰਮਤਿ ਮਾਨਿਆ ਏਕ ਲਿਵ ਲਾਗੀ ਦੇਖ ਨਿਵਾਰਿਆ ਜਲ ਮੈਂ ਆਗੀ ਸੋ ਬੂਝੈ ਹੋਵੇ ਵਡ ਭਾਗੀ ਸਤਗੁਰ ਸੇਵੇ ਭਰਮ ਚੁਕਾਏ ਆਣ ਦਿਨ ਜਾਗੈ ਸੱਚ ਲਿਵ ਲਾਏ ਏਕੋ ਜਾਣੈ ਅਵਰ ਨਾ ਕੋਏ ਸੁਖ ਦਾਤਾ ਸੇਵੇ ਨਿਰਮਲ ਹੋਏ ਸੇਵਾ ਸੁਤ ਸ਼ਬਦ ਵਿਚਾਰੇ ਜਬ ਤਬ ਸੰਜਮ ਹੋ ਮੈਂ ਮਾਰੀ ਜੀਵਨ ਮੁਕਤ ਜਾ ਸਭ ਸੁਣਾਏ ਸੱਚੀ ਰਾਤ ਸੱਚਾ ਸੂਪਾਏ ਸੁਖ ਦਾਤਾ ਦੁਖ ਮੇਟਣ ਹਾਰਾ ਅਵਰ ਨਾ ਸੂਝਿਸ ਦੀ ਕਾਰਾ ਤਨ ਮਨ ਧਨ ਹਰਿਆ ਗੈ ਰਾਖਿਆ ਨਾਨਕ ਕਹਿ ਮਹਾਰਸ ਚਾਖਿਆ ਪ੍ਰਭਾਤੀ ਮਹੱਲਾ ਪਹਿਲਾ ਨਿਵਲੀ ਕਰਮ ਪਾਂਗੋ ਪਾਠੇ ਰੇਤਿਕ ਪੂਰਕ ਕੁੰਭ ਕਰੈ ਬਿਨ ਸਤਗੁਰ ਕੇ ਸੋਝੀ ਨਾਹੀ ਪਰਮੇ ਪੂਲਾ ਬੂਡ ਮਰੈ ਅੰਧਾ ਭਰਿਆ ਭਰ ਤੋ ਵੈ ਅੰਤਰ ਕੀ ਮਲ ਕਦੇ ਨਾ ਲਹੈ ਨਾਮ ਬਿਨਾ ਫੋਗਟ ਸਭ ਕਰਮਾ ਜਿਉ ਬਾਜੀ ਗਰ ਭਰਮ ਭੁਲੈ ਖਾਟ ਕਰਮ ਨਾਮ ਨਿਰੰਜਨ ਸੋਈ ਤੂੰ ਗੁਣ ਸਾਗਰ ਆਪ ਗੁਣ ਮੋਹੀ ਰਹਾਉ ਮਾਇਆ ਧੰਦਾ ਤਾਵਨੀ ਦੁਰਮਦਕਾਰ ਵਿਕਾਰ ਮੂਰਖ ਆਪ ਗਣਾਇ ਦਾ ਬੂਝ ਨਾ ਸਕੈ ਕਾਰ ਮਨਸਾ ਮਾਇਆ ਮੋਹਣੀ ਮਨਮੁਖ ਬੋਲ ਖੁਆਰ ਮੱਜਨ ਝੂਠਾ ਚੰਡਾਲ ਕਾ ਫੋਗੜ ਚਾਰ ਸਿੰਗਾਰ ਝੂਠੀ ਮਨ ਕੀ ਮਤ ਹੈ ਕਰਨੀ ਬਾਤ ਵਿਵਾਦ ਝੂਠੇ ਵਿੱਚ ਅਹੰਕਾਰਨ ਹੈ ਖਸਮ ਨਾ ਪਾਵੇ ਸਾਧ ਬਿਨ ਨਾਵੇ ਹੋਰ ਕਮਾਵਣਾ ਫਿੱਕਾ ਆਵੇ ਸਾਧ ਦੁਸ਼ਟੀ ਸਵਾ ਵਿਗੁਚੀਐ ਬਿਖਵਾਤੀ ਜੀਵਨ ਬਾਦ ਏ ਪ੍ਰਮ ਭੂਲੇ ਮਰਹੁ ਨਾ ਕੋਈ ਸਤਗੁਰ ਸੇਵ ਸਦਾ ਸੁਖ ਹੋਈ ਬਿਨ ਸਤਗੁਰ ਮੁਕਤ ਕਿਨੈ ਨਾ ਪਾਈ ਆਵਹਿ ਜਾਹੇ ਮਰਹਿ ਮਰ ਜਾਈ ਇਹੋ ਸਰੀਰ ਹੈ ਤ੍ਰੈ ਗੁਣ ਧਾਤ ਇਸ ਨੂੰ ਵਿਆਪੈ ਸੋਗ ਸੰਤਾਪ ਸੋ ਸੇਵੋ ਜਿਸ ਮਾਈ ਨਾ ਬਾਪ ਵਿਚੋ ਚੂਕੈ ਤਿਸ ਨਾਰ ਬਾਪ ਜਹ ਜਾ ਦੇਖਾ ਤਹ ਦਾ ਸੋਈ ਮੈਂ ਸਤਗੁਰ ਭੇਟੇ ਮੁਕਤ ਨਾ ਹੋਈ ਹਿਰਦੈ ਸੱਚ ਇਹ ਕਰਨੀ ਸਾਰ ਹੋਰ ਸਭ ਪਾਖੰਡ ਪੂਜ ਖੁਆਰ ਦੁਬਦਾ ਚੁਕੈ ਤਾਂ ਸ਼ਬਦ ਪਛਾਣ ਘਰ ਬਾਹਰ ਏਕੋ ਕਰ ਜਾਣ ਇਹਾ ਮਤ ਸ਼ਬਦ ਹੈ ਸਾਰ ਵਿਜ ਦੁਬਦਾ ਮਾਥੈ ਪਵੈ ਛਾਰ ਕਰਨੀ ਕੀਰਤ ਗੁਰਮਤਿ ਸਾਰ ਸੰਤ ਸਭਾ ਗੁਣ ਗਿਆਨ ਵਿਚਾਰ ਮਨ ਮਾਰੇ ਜੀਵਤ ਮਰ ਜਾਣ ਨਾਨਕ ਨਦਰੀ ਨਦਰ ਪਛਾਣ ਪ੍ਰਭਾਤੀ ਮਹੱਲਾ ਪਹਿਲਾ ਦਖਣੀ ਗੋਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ ਸਾ ਸਰੀਰ ਚੇਹਨ ਪਗ ਹੋਏ ਤਾ ਮਨ ਪਛੋਤਾਇਆ ਕੋਈ ਜਾਣ ਨ ਭੁੱਲੇ ਭਾਈ ਸੋ ਭੁੱਲੇ ਜਿਸ ਆਪ ਭੁਲਾਏ ਬੂਝੈ ਜਿਸੈ ਬੁਝਾਈ ਰਹਾਉ ਤਿਨ ਹਰੀ ਚੰਦ ਪ੍ਰਿਥਵੀ ਪਦ ਰਾਜੈ ਕਾਗਦ ਕੀਮ ਨ ਪਾਈ ਔਗਣ ਜਾਣੈ ਤਾਂ ਪੁੰਨ ਕਰੇ ਕਿਉ ਕਿਉ ਨੇ ਖਾਸ ਵਿਕਾਈ ਕਰੋ ਅਢਾਈ ਧਰਤੀ ਮੰਗੀ ਬਾਵਣ ਰੂਪ ਬਹਾਨੈ ਕਿਉ ਪਿਆਲ ਜਾਏ ਕਿਉ ਛਲਿਐ ਜੇ ਬਲ ਰੂਪ ਜਾਣੈ ਰਾਜਾ ਜਨਮੇਜਾ ਦੇ ਮਤੀ ਬਰਜ ਬਿਆਸ ਪੜਾਇਆ ਤਿਨ ਕਰ ਜਗ 18 ਘਾਏ ਕੀਰਤਨਾ ਚੱਲੈ ਚਲਾਇਆ ਗਣਤ ਨਾ ਗਣੀ ਹੁਕਮ ਪਛਾਣਾ ਬੋਲੀ ਭਾਇ ਸੁਭਾਈ ਜੋ ਕਿਛ ਵਰਤਾ ਤੁਦੈ ਸਲਾਹੀ ਸਭ ਤੇਰੀ ਵਡਿਆਈ ਗੁਰਮੁਖ ਅਲਿਪਤ ਲੇਪ ਕਦੇ ਨ ਲਾਗੈ ਸਦਾ ਰਹੈ ਸਰਣਾਈ ਮਨਮੁਖ ਮੁਗਦ ਆਗੈ ਚੇਤੈ ਨਾਹੀ ਦੁਖ ਲਾਗੈ ਪਛਤਾਈ ਆਪੇ ਕਰੇ ਕਰਾਏ ਕਰਤਾ ਜਿਨਹਿ ਰਤਨਾ ਰਚੀਐ ਹਾਰੇ ਅਭਿਮਾਨ ਨ ਜਾਈ ਜੀਹੋ ਅਭਿਮਾਨੇ ਪੈ ਪਚੀਐ ਭੁੱਲਣ ਵਿੱਚ ਕੀਆ ਸਭ ਕੋਈ ਕਰਤਾ ਆਪ ਨਾ ਭੁੱਲੈ ਨਾਨਕ ਸਚ ਨਾਮ ਨਿਸਤਾਰਾ ਕੋ ਗੁਰ ਪ੍ਰਸਾਦਿ ਆ ਭੁੱਲੈ ਪ੍ਰਭਾਤੀ ਮਹੱਲਾ ਪਹਿਲਾ ਆਖਣਾ ਸੁਨਣਾ ਨਾਮ ਆਧਾਰ ਧੰਦਾ ਛੁੱਟ ਗਿਆ ਵੇਕਾਰ ਜਿਉ ਮਨੁਖ ਦੂਜਾ ਪਦ ਖੋਈ ਬਿਨ ਨਾਵੇ ਮੈਂ ਅਵਰ ਨਾ ਕੋਈ ਸੁਣ ਮਨ ਅੰਧੇ ਮੂਰਖ ਗਵਾਰ ਆਪ ਜਾਤ ਲਾਜ ਨਹੀਂ ਲਾਗੈ ਬਿਨ ਗੁਰੂ ਬੂਡੈ ਬਾਰੋ ਬਾਰ ਰਹਾਉ ਇਸ ਮਨ ਮਾਇਆ ਮੋਹਿ ਬਿਨਾਸ ਤੋਰ ਹੁਕਮ ਲਿਖਿਆ ਤਾਂ ਕਹੀਐ ਕਾਸ ਗੁਰਮੁਖ ਵਿਰਲਾ ਚੀਨੈ ਕੋਈ ਨਾਮ ਬਿਹੂਨਾ ਮੁਕਤ ਨਾ ਹੋਈ ਪ੍ਰਮ ਪ੍ਰਮ ਡੋਲੇ ਲਖ 84 ਬਿਨ ਗੁਰੂ ਬੂਝੇ ਜਾਉ ਕੀ ਫਾਸੀ ਇਹੋ ਮਨੁ ਆਖੇਨ ਖਨੁ ਊ ਪੈ ਆਲੇ ਗੁਰਮੁਖ ਛੂਟਾ ਨਾਮ ਸਮਾਲੇ ਆਪੇ ਸੱਦੇ ਢਿਲ ਨਾ ਹੋਏ ਸਬਦ ਮਰੈ ਸਹਿਲਾ ਜੀਵੈ ਸੋਏ ਬੇਨਪੁਰ ਸੋਜੀ ਕਿਸੈ ਨਾ ਹੋਏ ਆਪੇ ਕਰੈ ਕਰਾਵੈ ਸੋਏ ਝਗੜ ਚੁਕਾਵੈ ਹਰ ਗੁਣ ਗਾਵੈ ਪੂਰਾ ਸਤਗੁਰ ਸਾਜ ਸਮਾਵੈ ਇਹੋ ਮਨ ਡੋਲਤ ਤਉ ਠਹਰਾਵੈ ਸੱਚ ਕਰਨੀ ਕਰ ਕਾਰ ਕਮਾਵੈ ਅੰਤਰ ਜੂਠਾ ਕਿਉ ਸਚ ਹੋਏ ਸਬਦੀ ਧੋਵੈ ਵਿਰਲਾ ਕੋਏ ਗੁਰਮੁਖ ਕੋਈ ਸੱਚ ਕਮਾਵੈ ਆਵਣ ਜਾਣਾ ਠਾਗ ਰਹਾਵੈ ਭਉ ਖਾਣਾ ਪੀਣਾ ਸੁਸਾਰ ਹਰ ਜਨ ਸੰਗਤ ਪਾਵੈ ਪਾਰ ਸਚ ਬੋਲੇ ਬੋਲਾਵੇ ਪਿਆਰ ਗੁਰ ਕਾ ਸ਼ਬਦ ਕਰਨੀ ਐ ਸਾਰ ਹਰ ਜਸ ਕਰਮ ਧਰਮ ਪਤ ਪੂਜਾ ਕਾਮ ਕ੍ਰੋਧ ਅਗਨੀ ਮਹਿ ਪੂਜਾ ਹਰ ਰਸ ਚਾਖਿਆ ਤਉ ਮਨ ਭੀਜਾ ਵਦ ਨਾਨਕ ਅਵਰ ਨਾ ਦੂਜਾ ਪ੍ਰਭਾਤੀ ਮਹੱਲਾ ਪਹਿਲਾ RAM ਨਾਮ ਜਪ ਅੰਤਰ ਪੂਜਾ ਗੁਰ ਸ਼ਬਦ ਵਿਚਾਰ ਅਵਰ ਨਹੀਂ ਦੂਜਾ ਏਕੋ ਰਵ ਰਹਾ ਸਠਾਈ ਅਵਰ ਨਾ ਸਹਿ ਕਿਸ ਪੂਜ ਚੜਾਈ ਰਹਾਓ ਮਨ ਤਨ ਆਗੈ ਜੀੜਾ ਤੁਝ ਪਾਸੇ ਜਿਉ ਭਾਵੈ ਤੁ ਰਖਉ ਅਰਦਾਸ ਸਚ ਜਿਹਵਾਰ ਰਸਨ ਰਸਾਈ ਗੁਰਮਤਿ ਛੂਟ ਸਭਰਾਵ ਸਰਣਾਈ ਕਰਮ ਧਰਮ ਪ੍ਰਭ ਮੇਰਾ ਕੀਏ ਨਾਮ ਵਡਾਈ ਸਿਰ ਕਰਮਾ ਕੀਏ ਸਤਿਗੁਰ ਕੈ ਵਸ ਚਾਰ ਪਦਾਰਥ ਤੀਨ ਸਮਾਏ ਏਕ ਕਿਰਤਾਰਥ ਸਤਿਗੁਰ ਦੀਏ ਮੁਕਤਿਆਨਾ ਹਰ ਪਤੀਨ ਭੈ ਪ੍ਰਧਾਨਾ ਮਨ ਤਨ ਸੀਤਲ ਗੁਰ ਬੂਝ ਬੁਝਾਈ ਪ੍ਰਭ ਨਿਵਾਜੇ ਕਿਨ ਕੀਮਤ ਪਾਈ ਕਹੋ ਨਾਨਕ ਗੁਰਬੂਜ ਬੁਝਾਈ 부ਝਾਈ ਨਾਮ ਬਿਨਾ ਗਤ ਕਿਨੈ ਨਾ ਪਾਈ ਪ੍ਰਭਾਤੀ ਮਹੱਲਾ ਪਹਿਲਾ ਇਕ ਤੁਰ ਬਖਸ਼ ਲਏ ਗੁਰਪੂਰੈ ਸੱਚੀ ਬਣਤ ਬਣਾਈ ਹਰ ਰੰਗ ਰਾਤੇ ਸਦਾ ਰੰਗ ਸਾਚਾ ਦੁਖ ਬਿਸਰੇ ਪਤਿ ਪਾਈ ਝੂਠੀ ਦੁਰਮਤ ਕੀ ਚਤੁਰਾਈ ਬਿਨਸਦ ਬਾਹਰ ਨਾ ਲਾਗੈ ਕਾਈ ਰਹਾ ਮਨਮੁਖ ਕੋ ਦੁਖ ਦਰਦ ਵਿਆਪ ਸੇ ਮਨਮੁਖ ਦੁਖ ਨਾ ਜਾਈ ਸੁਖ ਦੁਖ ਦਾਤਾ ਗੁਰਮੁਖ ਜਾਤਾ ਮੇਲ ਲੈ ਸਰਨਾਈ ਮਾਨਮੁਖ ਤੇ ਅਬ ਭਗਤ ਨਾ ਹੋਵਸੇ ਹਉ ਮੈਂ ਪਤਹਿ دیਵਾਨੇ ਇਹੋ ਮਨੁ ਖਿਨੂ ਪੈ ਆਲੀ ਜਬ ਲਗ ਸ਼ਬਦ ਨਾ ਜਾਣੇ ਭੂਖ ਪਿਆਸਾ ਜਗ ਪਿਆ ਤਿਵਤ ਨਹੀਂ ਬਿਨ ਸਤਿਗੁਰੂ ਪਾਏ ਸਾਜੈ ਸਾਜ ਮਿਲੈ ਸੁਖ ਪਾਈਐ ਦਰਗਾਹ ਪੈਦਾ ਜਾਏ ਦਰਗਾ ਦਾਨਾ ਬੀਨਾ ਏਕ ਆਪੇ ਨਿਰਮਲ ਗੁਰ ਕੀ ਬਾਣੀ ਆਪੇ ਸੁਰਤਾ ਸਚ ਵਿਚਾਰ ਸੇ ਆਪੇ ਬੂਝੈ ਪਦ ਨਿਰਵਾਣੀ ਜਲ ਤਰੰਗ ਅਗਨੀ ਪਵਨ ਫੁਨ ਤ੍ਰੈ ਮਿਲ ਜਗਤੋ ਪਾਇਆ ਐਸਾ ਬਾਦਸ਼ਾਹ ਤਿਨ ਕਉ ਦੀਆ ਹੁਕਮੀ ਠਾਕ ਰਹਾਇਆ ਐਸੇ ਜਨ ਬਿਰਲੇ ਜਗ ਅੰਦਰ ਪਰਖ ਖਜ਼ਾਨਾ ਪਾਇਆ ਜਾਤ ਵਰਨ ਤੇ ਭੈ ਅਤੀਤਾ ਮਮਤਾ ਲੋਭ ਚੁਕਾਇਆ ਨਾਮ ਰਤੇ ਤੀਰਥ ਸੇ ਨਿਰਮਲ ਦੁਖ ਹੋ ਮੈਂ ਮਹਿਲ ਚੁਕਾਇਆ ਨਾਨਕ ਤਿਨ ਕੇ ਚਰਨ ਪਖਾਲੈ ਜਿਨਾ ਗੁਰਮੁਖ ਸਾਚਾ ਭਾਇਆ ਪ੍ਰਭਾਤੀ ਮਹੱਲਾ ਤੀਜਾ ਵਿਵਹਾਸ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਗੁਰ ਪ੍ਰਸਾਦੀ ਵੇਖ ਤੂੰ ਹਰ ਮੰਦਰ ਤੇਰਾ ਨਾਲ ਹਰ ਮੰਦਰ ਸਭ ਦੇ ਖੋਜੀਐ ਹਰ ਨਾਮੋ ਲਿਓ ਸੰਭਾਲ ਮਨ ਮੇਰੇ ਸਬਦ ਰਪੈ ਰੰਗ ਹੋਏ ਸੱਚੀ ਭਗਤ ਸੱਚਾ ਹਰਿ ਮੰਦਰ ਪ੍ਰਗਟੀ ਸਾਚੀ ਸੋਏ ਰਹਾ ਹਰ ਮੰਦਰ ਉਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਮਨ ਮੁਖ ਮੂਲ ਨਾ ਜਾਣਨੀ ਮਾਨਸ ਹਰ ਮੰਦਰ ਨਾ ਹੋਏ ਹਰ ਮੰਦਰ ਹਰ ਜਿਉ ਸਾਜਿਆ ਰਖਿਆ ਹੁਕਮ ਸੁਵਾਰੇ ਤੁਰ ਲੇਖ ਲਿਖਿਆ ਸੋ ਕਮਾਵਣਾ ਕੋਈ ਨਾ ਮੇਟਣ ਹਾਰਮ ਸ਼ਬਦ ਜੀਨ ਸੁਖ ਪਾਇਆ ਸਚੈ ਨਾਇ ਪਿਆਰ ਹਰਿ ਮੰਦਰ ਸਬਦੇ ਸੋਹਣਾ ਕੰਚਨ ਕੋਟ ਅਪਾਰ ਹਰਿ ਮੰਦਰ ਏਹੋ ਜਗਤ ਹੈ ਗੁਰਗਨ ਕੋ ਰੰਧਾਰ ਦੂਜਾ ਭਾਇ ਕਰ ਪੂਜਦੇ ਮਨੁਖ ਅੰਧ ਗਵਾਰ ਜਿੱਥੈ ਲੇਖਾ ਮੰਗਿਆ ਤਿੱਥੈ ਦੇਹ ਜਾਤ ਨਾ ਜਾਏ ਸਾਚ ਰਤੇ ਸੇ ਉਬਰੇ ਦੁਖੀਏ ਦੂਜੈ ਭਾਇ ਹਰਿ ਮੰਦਰ ਮਹਿ ਨਾਮ ਨਿਦਾਨ ਹੈ ਨਾ ਬੂਝੈ ਮੂਤ ਗਵਾਰ ਗੁਰ ਪ੍ਰਸਾਦੀ ਚੀਂਦਿਆ ਹਰ ਰਾਖਿਆ ਔਰ ਧਾਰਿ ਗੁਰ ਕੀ ਬਾਣੀ ਗੁਰ ਤੇ ਜਾਤੀ ਜੇ ਸ਼ਬਦ ਰਤੇ ਰੰਗ ਲਾਏ ਪਵਿੱਤ ਪਾਵਨ ਸੇ ਜਨ ਨਿਰਮਲ ਹਰਿ ਕੈ ਨਾਮ ਸਮਾਏ ਹਰਿ ਮੰਦਰ ਹਰਿ ਕਾ ਹਾਟ ਹੈ ਰੱਖਿਆ ਸਭ ਸਵਾਰੀ ਤਿਸ ਵਿੱਚ ਸੌਦਾ ਏਕ ਨਾਮ ਗੁਰਮੁਖ ਲੈਣ ਸਵਾਰਿ ਹਰ ਮੰਦਰ ਮੈਂ ਮਨ ਲੋਹਟ ਹੈ ਮੋਹਾ ਦੂਜੈ ਭਾਇ ਵਾਰਸ ਭੇਟਿਆ ਕੰਚਨ ਭਇਆ ਕੀਮਤ ਕਹੀ ਨਾ ਜਾਏ ਹਰ ਮੰਦਰ ਮਹਿ ਹਰ ਵਸੈ ਸਰਵ ਨਿਰੰਤਰ ਸੋਏ ਨਾਨਕ ਗੁਰਮੁਖ ਬਣਦੀਐ ਸੱਚਾ ਸੌਦਾ ਹੋਏ ਪ੍ਰਵਾਤੀ ਮਹੱਲਾ ਤੀਜਾ ਭੈ ਪਾਏ ਜਾਗੇ ਸੇ ਜਨ ਜਾਗਰਣ ਕਰਹਿ ਹਉਮੈ ਮਹਿਲ ਉਤਾਰੇ ਸਦਾ ਜਾਗਹਿ ਘਰ ਆਪਣਾ ਰਾਖੈ ਪੰਚ ਤਸਕਰ ਕਾਢੈ ਮਾਰੇ ਮਨ ਮੇਰੇ ਗੁਰਮੁਖ ਨਾਮ ਧਿਆਏ ਜਿਤ ਮਾਰਗ ਹਰ ਪਾਈਐ ਮਨ ਸਹੀ ਕਰਮ ਕਮਾਏ ਰਹਾਉ ਗੁਰਮੁਖ ਸਾਈ ਤੁਮ ਉਪਜੈ ਦੁਖ ਹਉਮੈ ਵਿੱਚ ਹੋ ਜਾਏ ਹਰਿ ਨਾਮਾ ਹਰ ਮਨ ਵਸੈ ਸਾਜੇ ਹਰਿ ਗੁਣ ਗਾਏ ਗੁਰਮਤੀ ਮੁਖ ਸੋਹਣੇ ਹਰਿ ਰਾਖਿਆ ਔਰ ਧਾਰੇ ਐਥੈ ਉਥੈ ਸੁਖ ਕਣਾ ਜਾਪੇ ਹਰਿ ਹਰਿ ਉਤਰੇ ਪਾਰੇ ਹਉਮੈ ਵਿੱਚ ਜਾਗਰਣ ਨਾ ਹੋਵੇ ਹਰਿ ਭਗਤ ਨਾ ਪਵੀ ਥਾਏ ਮਨਮੁਖ ਦਰ ਢੋਈ ਨਾ ਲਹੈ ਭਾਏ ਦੂਜੈ ਕਰਮ ਕਮਾਏ ਤ੍ਰਿਗ ਖਾਣਾ ਤ੍ਰਿਗ ਪਹਿਨਣਾ ਜਿੰਨਾ ਦੂਜੈ ਭਾਏ ਪਿਆਰ ਬਿਸਟਾ ਕੇ ਕੀੜੇ ਵਿਸਟਾਰਾ ਤੇ ਮਰ ਜੰਮਹਿ ਹੋਏ ਖੁਆਰ ਜਿਨ ਕੋ ਸਤਿਗੁਰੂ ਭੇਟਿਆ ਤਿਨਾ ਮਿਟੋ ਵਰ ਜਾਉ ਤਿਨ ਕੀ ਸੰਗਤ ਮਿਲ ਰਹਾ ਸੱਚੇ ਸਾਜ ਸੁਆਉ ਪੂਰਾ ਭਾਗ ਗੁਰ ਪਾਈਐ ਉਪਾਏ ਕਿਤੇ ਨਾ ਪਾਇਆ ਜਾਏ ਸਤਿਗੁਰ ਤੇ ਸਾਜ ਉਪਜੈ ਹਉਮੈ ਸਭ ਜਲਾਏ ਹਰ ਸਰਨਾਈ ਭਜ ਮਨ ਮੇਰੇ ਸਭ ਕਿਛ ਕਰਣਾ ਜੋਗ ਨਾਨਕ ਨਾਮ ਨਾ ਵਿਸਰੈ ਜੋ ਕਿਛ ਕਰੈ ਸੋ ਹੋਗ ਵਿਵਾਸ ਪ੍ਰਭਾਤੀ ਮਹੱਲਾ ਪੰਜਵਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰੂ ਪ੍ਰਸਾਦਿ ਮਾਤ ਪਿਤਾ ਭਾਈ ਸੁਧ ਬਨਤਾ ਚੂਗਹਿ ਚੋਗ ਅਨੰਦ ਸਿਓ ਜੁਗਤਾ ਉਰਜ ਪਰਿਓ ਮਨ ਮੀਠ ਮੋਹਾਰਾ ਗੁਣ ਗਾਕ ਮੇਰੇ ਪ੍ਰਾਨ ਆਧਾਰਾ ਏਕ ਹਮਾਰਾ ਅੰਤਰਜਾਮੀ ਧਰ ਏਕਾ ਮੈਂ ਟਿਕ ਏਕਸ ਕੀ ਸਿਰ ਸਾਹਾ ਵੱਡ ਪੁਰਖ ਸੁਆਮੀ ਰਹਾਓ ਛਲ ਨਾਗਿਨ ਸਿਓ ਮੇਰੀ ਟੂਟਣ ਹੋਈ ਗੁਰ ਕਹਿਆ ਏ ਝੂਠੀ ਧੋਈ ਮੁਖ ਮੀਠੀ ਖਾਈ ਕੌਰਾਏ ਅੰਮ੍ਰਿਤ ਨਾਮ ਮਨ ਰਹਾ ਅਗਾਏ ਲੋ ਮੋਹ ਗਈ ਵਿਖੋਟੇ ਗੁਰ ਕਿਰਪਾਲ ਮੋਹ ਕੀਨੀ ਛੋਟੇ ਇਹ ਠਗਵਾਰੀ ਬਹੁਤ ਕਰ ਗਾਲੇ ਹਾਮ ਗੁਰ ਰਾਖ ਲਿਏ ਕਿਰਪਾਲੇ ਕਾਮ ਕ੍ਰੋਧ ਸਿਉ ਠਾਟ ਨਾ ਬਨਿਆ ਗੁਰੂ ਉਪਦੇਸ਼ ਮੋਹਿ ਕਾਨੀ ਸੁਨਿਆ ਜਹ ਦੇਖੋ ਤਹ ਮਹਾ ਚੰਡਾਲੇ ਰਾਖ ਲਿਏ ਆਪਣਾ ਗੁਰ ਗੋਪਾਲ ਦਸ ਨਾਰੀ ਮੈਂ ਕਰੀ ਦੁਹਾਗਨੇ ਗੁਰ ਕਹਾ ਇਹ ਰਸਹਿ ਬਿਖਾਗਨੇ ਇਨ ਸੰਬੰਧੀ ਰਸਾਤ ਲਿਜਾਏ ਹਾਮ ਗੁਰ ਰਾਖੇ ਹਰ ਲਿਵ ਲਾਏ ਮੇਵ ਸਿਉ ਮਸਲਦ ਛੋਡੀ ਗੁਰ ਕਹਾ ਇਹੋ ਮੂਰਖ ਹੋਡੀ ਕਿਉ ਨੀ ਘਰ ਘਰ ਕਹੀ ਨਾ ਪਾਏ ਹਾਮ ਗੁਰ ਰਾਖ ਲਿਏ ਲਿਵ ਲਾਏ ਇਨ ਲੋਗਣ ਸਿਉ ਹਮ ਭੈ ਬੈਰਾਈ ਏਕ ਗ੍ਰਹਿ ਮੈਂ ਦੋਏ ਨਾ ਖਟਾਈ ਆਏ ਪ੍ਰਭ ਹੈ ਲਾਗੇ ਕਰੋ ਤਪਾਵਸ ਪ੍ਰਭ ਸਰਵਾਗਿ ਪ੍ਰਭ ਹਸ ਬੋਲੇ ਕੀਏ ਨਿਆਏ ਸਗਲ ਦੂਤ ਮੇਰੀ ਸੇਵਾ ਲਾਏ ਤੂੰ ਠਾਕੁਰ ਇਹੋ ਗ੍ਰਹਿ ਸਭ ਤੇਰਾ ਕਹੋ ਨਾਨਕ ਗੁਰ ਕੀਆ ਨਿਵੇਰਾ ਪ੍ਰਵਾਤੀ ਮਹੱਲਾ ਪੰਜਵਾ ਮਨ ਮੈਂ ਕ੍ਰੋਧ ਮਹਾ ਅਹੰਕਾਰਾ ਪੂਜਾ ਕਰਹਿ ਬਹੁਤ ਵਿਸਥਾਰਾ ਕਰ ਇਸਨਾਨ ਤਨ ਚੱਕਰ ਬਣਾਏ ਅੰਤਰ ਕੀ ਮਲ ਕਭੀ ਨਾ ਜਾਏ ਇਤ ਸੰਯਮ ਪ੍ਰਭ ਕਿਨਹੀ ਨਾ ਪਾਇਆ ਭਗਉਤੀ ਮੁਦਰਾ ਮਨ ਮੋਇਆ ਮਾਇਆ ਰਹਾਓ ਪਾਪ ਕਰਹਿ ਪੰਚਾ ਕੇ ਬਸਰੇ ਤੀਰਥ ਨਾਇਕ ਹੈ ਸਭ ਉਤਰੇ ਬਹੁਰ ਕਮਾਵੈ ਹੋਏ ਨਿਸੰਕ ਜੰਪੁਰ ਬਾਂਧ ਘਰੇ ਕਾਲੰਕ ਹੂ ਗੁਰਬਾਦ ਬਜਾਵੈ ਤਾਲਾ ਅੰਤਰ ਕਵਟ ਫਿਰੈ ਬੇ ਤਾਲਾ ਵਰਮੀ ਮਾਰੀ ਸਾਪ ਨਾ ਮੂਆ ਪ੍ਰਭ ਸਾਹਿਬ ਕੀ ਜਾਣੈ ਜਿਨ ਤੂੰ ਕੀਆ ਪੂ ਅਰਤਾਪ ਗੇਰੀ ਕੇ ਬਸਤਰਾ ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ ਦੇਸ ਛੋੜ ਪਰਦੇਸਾ ਧਾਇਆ ਪੰਚ ਚੰਡਾਲ ਨਾਲੇ ਲੈ ਆਇਆ ਕਾਨ ਫਰਾਏ ਹਿਰਾਏ ਟੂਕਾ ਘਰ ਘਰ ਮੰਗਾ ਤ੍ਰਿਪਤਾਵਨ ਦੇ ਚੂਕਾ ਬਨਤਾ ਛੋੜ ਬਦ ਨਦਰ ਪਰ ਨਾਰੀ ਵੇਸ ਨਾ ਪਾਈਐ ਮਹਾ ਦੁਖਿਆਰੀ ਬੋਲੇ ਨਾਹੀ ਹੋਏ ਬੈਠਾ ਮੋਨੀ ਅੰਤਰ ਕਲਪ ਭਵਾਈਐ ਜੋਨੀ ਅਨ ਤੇ ਰਹਤਾ ਦੁਖ ਦੇਹੀ ਸਹਤਾ ਹੁਕਮ ਨਾ ਬੂਝੈ ਵਿਆਪਿਆ ਮਮਤਾ ਬਿਨ ਸਤਗੁਰ ਕਿਨੈ ਨ ਪਾਈ ਪਰਮ ਗਤੇ ਪੂਛੋ ਸਗਲ ਬੇ ਸਿਮਰਤੇ ਮਾਨਮੋ ਕਰਮ ਕਰੈ ਅਜਾਈ ਜਿਉ ਬਾਲੂ ਘਰ ਠੌਰ ਨਾ ਠਾਈ ਜਿਸਨੋ ਭੈ ਗੋਬਿੰਦ ਦਇਆਲਾ ਗੁਰ ਕਾ ਬਚਨ ਤਿਨ ਬਾਧਿਓ ਪਾਲਾ ਕੋਟ ਮਧੇ ਕੋਈ ਸੰਤ ਦਿਖਾਇਆ ਨਾਨਕ ਤਿਨ ਕੈ ਸੰਗ ਤਰਾਇਆ ਜੇ ਹੋਵੈ ਭਾਗ ਤਾ ਦਰਸ਼ਨ ਪਾਈਐ ਆਪ ਤਰੈ ਸਭ ਕੁਟੰਬ ਤਰਾਈਐ ਰਹਾਉ ਦੂਜਾ ਪ੍ਰਭਾਤੀ ਮਹੱਲਾ ਪੰਜਵਾ ਸਿਮਰਤ ਨਾਮ ਕਿਲ ਵਿਕ ਸਭ ਕਾਟੇ ਧਰਮ ਰਾਏ ਕੇ ਕਾਗਰ ਫਾਟੇ ਸਾਧ ਸੰਗਤ ਮਿਲ ਹਰ ਰਸ ਪਾਇਆ ਅੰਪਾਰ ਬ੍ਰਹਮ ਰਿਧ ਮਾਇ ਸਮਾਇਆ ਰਾਮ ਰਗਤ ਹਰਿ ਹਰ ਸੁਖ ਪਾਇਆ ਤੇਰੇ ਦਾਸ ਚਰਨ ਸਰਨਾਇਆ ਰਹਾ ਚੂਕਾ ਗਉਣ ਮਿਟਿਆ ਅੰਧਿਆਰ ਗੁਰ ਦਿਖਲਾਇਆ ਮੁਕਤ ਦਵਾਰ ਹਰ ਪ੍ਰੇਮ ਭਗਤ ਮਨ ਤਨ ਸਦ ਰਾਤਾ ਪ੍ਰਭੂ ਜਨਾਇਆ ਤਬ ਹੀ ਜਾਤਾ ਕਟ ਕਟ ਅੰਤਰ ਰਵਿਆ ਸੋਏ ਤਿਸ ਬਿਨ ਬੀਜੋ ਨਾਹੀ ਕੋਏ ਬੈਰ ਵਿਰੋਧ ਛੇਦੇ ਪੈ ਭਰਮਾ ਪ੍ਰਭ ਪੁਨ ਆਤਮਾ ਕੀਨੇ ਧਰਮਾ ਮਹਾ ਤਰੰਗ ਤੇ ਕਾਂਢ ਹੈ ਲਾਗਾ ਜਨਮ ਜਨਮ ਕਾ ਟੂਟਾ ਗਾਂਢਾ ਜਪ ਤਵ ਸੰਜਮ ਨਾਮ ਸੰਭਾਲਿਆ ਆਪਣਾ ਠਾਕੁਰ ਨਦਰ ਨਿਹਾਲਿਆ ਮੰਗਲ ਸੂਖ ਕਲਿਆਣ ਤੇ ਥਾਈ ਜਹ ਸੇਵ ਗੋਪਾਲ ਗੁਸਾਈ ਪ੍ਰਭ ਸੋ ਪ੍ਰਸੰਨ ਭੈ ਗੋਪਾਲ ਜਨਮ ਜਨਮ ਕੇ ਮਿਟੇ ਬਿਤਾਲ ਹੋਮ ਜਗ ਉਰਦਤਾ ਪੂਜਾ ਕੋਟ ਤੀਰਥ ਇਸਨਾਨ ਜਾ ਚਰਨ ਕਮਲ ਨਿਮ ਹਿਰਦੈ ਧਾਰੇ ਗੋਬਿੰਦ ਜਪਤ ਸਭ ਕਾਰਜ ਸਾਰੇ ਊਚੇ ਤੇ ਊਚਾ ਪ੍ਰਵਥਾਨ ਹਰ ਜਨ ਲਾਭੈ ਸਾਜ ਧਿਆਨ ਦਾਸ ਦਾਸਨ ਕੀ ਬਾਛੋ ਧੂਰੇ ਸਰਬ ਕਲਾ ਪ੍ਰੀਤਮ ਭਰਪੂਰੇ ਮਾਤ ਪਿਤਾ ਹਰ ਪ੍ਰੀਤਮ ਨੇਰਾ ਮੀਤ ਸਾਜਨ ਪ੍ਰਭਾਸਾ ਤੇਰਾ ਕਰ ਗਹਿ ਲੀਨੇ ਆਪਣੇ ਦਾਸ ਜਪ ਜੀਵੈ ਨਾਨਕ ਗੁਣ ਤਾਸ ਵਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਮਰਨ ਜੀਵਨ ਕੀ ਸੰਕਾ ਨਾਸੀ ਆਪਣ ਰੰਗ ਸਾਜ ਪ੍ਰਗਾਸੀ ਪ੍ਰਗਟੀ ਜੋਤ ਮਿਟਿਆ ਅੰਧਿਆਰਾ ਰਾਮ ਰਤਨ ਪਾਇਆ ਕਰਤ ਵਿਚਾਰਾ ਰਹਾਉ ਜਹ ਅਨੰਦ ਦੁਖ ਦੂਰ ਪੈ ਆਨਾ ਮਨ ਮਾਰਗ ਲਿਵ ਤਤ ਲੁਕਾਨਾ ਜੋ ਕਿਛ ਵਾਸੋ ਤੇਰਾ ਭਾਣਾ ਜੋ ਇਹ ਬੂਝੈ ਸੋ ਸਾਜ ਸਮਾਣਾ ਕਹਾਤ ਕਬੀਰ ਕਿਲਵੇ ਗਏ ਖੀਣਾ ਮਨ ਪਿਆ ਜਗ ਜੀਵਨ ਲੀਨਾ ਪ੍ਰਵਾਤੀ ਅੱਲਾਹ ਏਕ ਮਸੀਦ ਬਸਤ ਹੈ ਅਵਰ ਮੁਲਖ ਕਿਸ ਕੇਰਾ ਹਿੰਦੂ ਮੂਰਤ ਨਾਮ ਨਿਵਾਸੀ ਦੋਹ ਮੈਂ ਤਤ ਨਾ ਹੀਰਾ ਅੱਲਾ ਰਾਮ ਜੀਵੋ ਤੇਰੇ ਨਾਈ ਤੂੰ ਕਰ ਮਿਹਰਾਮ ਦਿਸਾਈ ਰਹਾ ਦੱਖਣ ਦੇ ਹਰੀ ਕਾ ਬਾਸਾ ਪਛਮ ਅੱਲਾ ਮੁਕਾਮਾ ਦਿਲ ਮੈਂ ਖੋਜ ਦਿਲੈ ਦਿਲ ਖੋਜੋ ਏਹੀ ਠੋਰ ਮੁਕਾਮਾ ਬ੍ਰਾਹਮਣ ਗਿਆਸ ਕਰੈ 24 ਸਾ ਕਾਜੀ ਮਹ ਰਮਜਾਨਾ 11 ਮਾਸ ਪਾਸ ਕਹਿ ਰਾਖੇ ਕਹਿ ਮਾਇ ਨਿਦਾਨਾ ਕਹਾ ਉਡੀ ਸੇ ਮੱਜਨ ਕੀਆ ਕਿਆ ਮਸੀਹ ਸਿਰ ਨਾਏ ਦਿਲ ਮਹਿ ਕਬ ਨਿਵਾਜ ਗੁਜਾਰੈ ਕਿਆ ਹਜ ਕਾਬੈ ਜਾਏ ਇਤੇ ਔਰਤ ਮਰਦਾ ਸਾਜੇ ਇਹ ਸਭ ਰੂਪ ਤੁਮਾਰੇ ਕਬੀਰ ਪੂੰਗਰਾ RAM ਅੱਲਾ ਕਾ ਸਭ ਗੁਰ ਪੀਰ ਹਮਾਰੇ ਕਹਾਤ ਕਬੀਰ ਸੁਨੋ ਨਰ ਨਰਵੈ ਪਰਹੁ ਏਕ ਕੀ ਸਰਨਾ ਕੇਵਲ ਨਾਮ ਜਪਹੁ ਰੇ ਪ੍ਰਾਨੀ ਤਬ ਹੀ ਨਿਹਚੈ ਤਰਨਾ ਪ੍ਰਭਾਤੀ ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਲੋਕਾ ਭਰਮ ਨਾ ਪੂਲੋ ਭਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹਿਓ ਸਰਬ ਠਾਈ ਰਹਾਓ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੈ ਨਾ ਕਜ ਪੋਜ ਮਾਟੀ ਕੇ ਭਾਂਡੇ ਨਾ ਕਜ ਪੋਜ ਕੁੰਭਾਰੈ ਸਭ ਮੈਂ ਸੱਚਾ ਏਕੋ ਸੋਈ ਤਿਸ ਕਾ ਕੀਆ ਸਭ ਕਛ ਹੋਈ ਹੁਕਮ ਪਛਾਨੈ ਸੋ ਏਕੋ ਜਾਣੈ ਬੰਦਾ ਕਹੀਐ ਸੋਈ ਅੱਲਾਹੁ ਅਲਖ ਨ ਜਾਈ ਲਖਿਆ ਗੁਰ ਗੁੜ ਦੀਨਾ ਮੀਠਾ ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨ ਲੀਠਾ ਪ੍ਰਭਾਤੀ ਵੇਦ ਦੇਵ ਕਹਾਉ ਮਤ ਝੂਠੇ ਝੂਠਾ ਜੋ ਨਾ ਵਿਚਾਰੈ ਜੋ ਸਭ ਮੈਂ ਏਕ ਖੁਦਾਏ ਕਹਤ ਹਉ ਤਉ ਕਿਉ ਮੁਰਗੀ ਮਾਰੈ ਮੁੱਲਾ ਕਹੋ ਨਿਆਉ ਖੁਦਾਈ ਤੇਰੇ ਮਨ ਕਾ ਭਰਮ ਨ ਜਾਈ ਰਹਾ ਫਕਰ ਜੀਉ ਆਨਿਆ ਦੇਹ ਬਿਨਾਸੀ ਮਾਟੀ ਕੋ ਬਿਸਮਿਲ ਕੀਆ ਜੋਤ ਸਰੂਪ ਅਨਾਥ ਲਾਗੀ ਕਹੋ ਹਲਾਲ ਕਿਆ ਕੀਆ ਕਿਆ ਉਜੂ ਪਾਕ ਕੀਆ ਮੋਹ ਧੋਇਆ ਕਿਆ ਮਸੀਤ ਸਿਰ ਲਾਇਆ ਜੋ ਦਿਲ ਮਹਿ ਕਵਟ ਰਿਵਾਜ ਗੁਜ਼ਾਰ ਹੋ ਕਿਆ ਹਜ ਕਾਬੈ ਜਾਇਆ ਤੂੰ ਨਾ ਪਾਕ ਪਾਕ ਨਹੀਂ ਸੂਜਿਆ ਤਿਸ ਕਾ ਮਰਮ ਨਾ ਜਾਣਿਆ ਕਹਿ ਕਬੀਰ ਪਿਸਤ ਤੇ ਚੂਕਾ ਦੋਜਗ ਸਿਓ ਮਨ ਮਾਨਿਆ ਪ੍ਰਭਾਤੀ ਸੁਣ ਸੰਧਿਆ ਤੇਰੀ ਦੇਵ ਦੇਵ ਆਕਰ ਆਦ ਪਦਿਆ ਸਮਾਈ ਸਿੱਧ ਸਮਾਦ ਅੰਤ ਨਹੀਂ ਪਾਇਆ ਲਾਗ ਰਹੇ ਸਰਨਾਈ ਲੇਹੋ ਆਰਤੀ ਹੋ ਪੁਰਖ ਨਿਰੰਜਨ ਸਤਗੁਰ ਪੂਜਾ ਭਾਈ ਠਾਢਾ ਬ੍ਰਹਮਾ ਨਿਗਮ ਵਿਚਾਰੈ ਅਲਖ ਨ ਲਖਿਆ ਜਾਈ ਰਹਾ ਤਤ ਤੇਲ ਨਾਮ ਕੀਆ ਬਾਤੀ ਦੀਪਕ ਦੇਹ ਉਜਿਆਰਾ ਜੋਤ ਲਾਇ ਜਗਦੀਸ਼ ਸਿਗਾਇਆ ਬੂਝੈ ਬੂਝਨਹਾਰਾ ਪੰਚੇ ਸ਼ਬਦਾਂ ਨਾਦ ਬਾਜੇ ਸੰਗੇ ਸਾਰੀ ਪਾਣੀ ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਵਾਣੀ ਪ੍ਰਭਾਤੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤਿਗੁਰੂ ਪ੍ਰਸਾਦਿ ਮਨ ਕੀ ਬਿਰਥਾ ਮਨ ਹੀ ਜਾਣੈ ਕਹਿ ਬੂਝ ਆਗੈ ਕਹੀਐ ਅੰਤਰ ਜਾਮੀ ਰਾਮ ਰਵਾਈ ਮੈਂ ਡਰ ਕੈਸੇ ਚਹੀਐ ਬੇਧੀ ਅਰੇ ਗੋਪਾਲ ਗੋਸਾਈ ਮੇਰਾ ਪ੍ਰਭ ਰਵਿਆ ਸਰਵੇ ਠਾਈ ਰਾਓ ਮਾਨੈ ਹਾਟ ਮਾਨੈ ਪਾਟ ਮਾਨੈ ਹੈ ਪਾਸਾਰੀ ਮਾਨੈ ਬਾਸੈ ਨਾਨਾ ਭੇਦੀ ਪਰਮਤ ਹੈ ਸੰਸਾਰੀ ਗੁਰ ਕੈ ਸ਼ਬਦ ਇਹੋ ਮਨ ਰਾਤਾ ਦੁਬਦਾ ਸਾਜ ਸਮਾਣੀ ਸਭੋ ਹੁਕਮ ਹੁਕਮ ਹੈ ਆਪੇ ਨਿਰਭਉ ਸੰਤ ਵਿਚਾਰੀ ਜੋ ਜਨ ਜਾਨ ਭਜੈ ਤੁਮ ਤਾਚੀ ਅਬਗਤ ਬਾਣੀ ਨਾਮਾ ਕਹੈ ਜਗ ਜੀਵਨ ਪਾਇਆ ਹਿਰਦੈ ਅਲਖ ਵਿਡਾਣੀ ਪ੍ਰਭਾਤੀ ਆਦ ਜੁਗਾਦ ਜੁਗਾਦ ਜੁਗੋ ਜੁਗਤਾ ਕਾ ਅੰਤ ਨ ਜਾਣਿਆ ਸਰਬ ਨਿਰੰਤਰ RAM ਰਹਾ ਰਾਵੀ ਐਸਾ ਰੂਪ ਵਖਾਨਿਆ ਗੋਬਿੰਦ ਗਾਜੈ ਸ਼ਬਦ ਬਾਜੈ ਆਨੰਦ ਰੂਪੀ ਮੇਰੋ ਰਾਮਈਆ ਰਹਾਉ ਬਾਵਨ ਬੀਖੂ ਬਾਨਾ ਬੀਖੇ ਵਾਸਤੇ ਸੁਖ ਲਾਗਲਾ ਸਰਬੇ ਆਦ ਪਰਮਲਾਦੀ ਕਾਸ਼ਟ ਚੰਦਨ ਭੈਲਾ ਤੁਮਚੇ ਪਾਰਸ ਹਮਚੇ ਲੋਆ ਸੰਗੇ ਕੰਚਨ ਭੈਲਾ ਤੂੰ ਦਇਆਲ ਰਤਨ ਲਾਲ ਨਾਮਾ ਸਾਜ ਸਮਾਇਲਾ ਪ੍ਰਭਾਤੀ ਅਕਲ ਪੁਰਖ ਇਕ ਚਲ ਤੂ ਪਾਇਆ ਘਟ ਘੜ ਅੰਤਰ ਬ੍ਰਹਮ ਲੁਕਾਇਆ ਜੀ ਕੀ ਜੋਤ ਨਾ ਜਾਣੈ ਕੋਈ ਤੈ ਮੈਂ ਕੀਆ ਸੋ ਮਾਲੂਮ ਹੋਈ ਰਹਾਓ ਜਿਉ ਪ੍ਰਗਾਸਿਆ ਮਾਟੀ ਕੁੰਭਿਓ ਆਪ ਹੀ ਕਰਤਾ ਬੀਠਲ ਦੇਉ ਜੀ ਕਾ ਬੰਧਨ ਕਰਮ ਵਿਆਪੈ ਜੋ ਕਿਛ ਕੀਆ ਸੋ ਆਪੈ ਆਪੈ ਪ੍ਰਣਵਤ ਨਾਮ ਦਿਓ ਇਹੋ ਜੀਉ ਚਿਤਵੈ ਸੋ ਲਹੈ ਅਮਰ ਹੋਏ ਸਦ ਆਕੁਲ ਰਹੈ ਪ੍ਰਵਾਤੀ ਭਗਤ ਬੇਣੀ ਦੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਤਨ ਚੰਦਨ ਮਸਤਕ ਪਾਤੀ ਰਿਦ ਅੰਤਰ ਕਰ ਤਲ ਕਾਤੀ ਠਗ ਦਿਸ਼ਟ ਬੱਗਾ ਲਿਵ ਲਾਗਾ ਦੇਖ ਬੈਸਨੋ ਪ੍ਰਾਨ ਮੁਖ ਭਾਗਾ ਕਲ ਭਗਵਤ ਬੰਦ ਚ ਰਾਮ ਕਰੂਰ ਦਿਸ਼ਟ ਰਤਾ ਨਿਸ ਬਾਦੰ ਰਹਾਉ ਨਿਤ ਪ੍ਰਤੀ ਸਨਾਨ ਸਰੀਰੰ ਦੋ ਧੋਤੀ ਕਰਮ ਮੁਖ ਖੀਰੰ ਹਿਰਦੈ ਛਰੀ ਸੰਧਿਆਨੀ ਪਰ ਦਰਬ ਹਿਰਨ ਕੀ ਬਾਣੀ ਸਿਲ ਪੂਜਿਸ ਚੱਕਰ ਗਣੇਸ਼ੰ ਨਿਸ ਜਾਗਸ ਭਗਤ ਪਰਵੇਸ਼ੰ ਪਗ ਨਾਚ ਚਿਤ ਅਕਰਮੰ ਏ ਲੰਪਟ ਨਾਚ ਧਰਮੰ ਮ੍ਰਿਗ ਆਸਨ ਤੁਲਸੀ ਮਾਲਾ ਕਰ ਉਜਲ ਤਿਲਕ ਕਪਾਲਾ ਹਿਰਦੈ ਕੂੜ ਕੰਠ ਰਾਖੰ ਰੇ ਲੰਪਟ ਕ੍ਰਿਸ਼ਨ ਭਾਖੰ ਜਿਨ ਆਤਮ ਤਤ ਨਾ ਚੀਨਿਆ ਸਭ ਫੋਕਟ ਧਰਮਾ ਬੀਨਿਆ ਕਹੋ ਬੇਣੀ ਗੁਰੂ ਹਤਿਆਵੈ ਬਿਨ ਸਤਿਗੁਰੂ ਬਾਟ ਨ ਪਾਵੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਗਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਦੇ ਜਵੰਤੀ ਮਹੱਲਾ ਨੋਵਾ ਰਾਮ ਸਿਮਰ ਰਾਮ ਸਿਮਰ ਇਹ ਤੇਰਾ ਕਾਜ ਹੈ ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸਰਨ ਲਾਗ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਰਹਾਉ ਸੁਪਨੇ ਜੋ ਤਨ ਪਛਾਨ ਕਾਹੇ ਪਰ ਕਰਤਮਾਨ ਬਾਰੂ ਕੀ ਭੀਤ ਜੈਸੇ ਬਸਦਾ ਕੋ ਰਾਜ ਹੈ ਨਾਨਕ ਜਨ ਕਾਤ ਬਾਤ ਬਿਨਸ ਜੈ ਹੈ ਤੇ ਰੋਗਾਤ ਛਿਨ ਛਿਨ ਕਰ ਗਇਓ ਕਾਲ ਤੈਸੇ ਜਾਤ ਆਜ ਹੈ ਜੈ ਜਾਵੰਤੀ ਮਹੱਲਾ ਨੋਵਾ ਰਾਮ ਪਜ ਰਾਮ ਪਜ ਜਨਮ ਸਿਰਾਤ ਹੈ ਕਹੋ ਕਹਾ ਬਾਰ ਬਾਰ ਸਮਝਤ ਨਾ ਕਿਉ ਗਵਾਰ ਬਿਨਸਤ ਨਾ ਲਗੈ ਬਾਰ ਊਰੇ ਸੰਗਾਤ ਹੈ ਰਹਾਉ ਸਗਲ ਪਰਮ ਡਾਰ ਦੇਹ ਗੋਬਿੰਦ ਕੋ ਨਾਮ ਲੇਹ ਅੰਤਿ ਬਾਰ ਸੰਗ ਤੇਰਾ ਇਹ ਏਕ ਜਾਤ ਹੈ ਵਿਖਿਆ ਵਿਖ ਜੋ ਵਿਸਾਰ ਪ੍ਰਭ ਕੋ ਜਸੀਏ ਧਾਰ ਨਾਨਕ ਜਨ ਕਹਿ ਪੁਕਾਰ ਔਸਰ ਵਿਹਾਤ ਹੈ ਜੈ ਜਾਵੰਤੀ ਮਹੱਲਾ ਨੋਵਾ ਰੇ ਮਨ ਕੌਣ ਗਤ ਹੋਏ ਹੈ ਤੇਰੀ ਇਹ ਜਗ ਮਹਿ ਰਾਮ ਨਾਮ ਸੋ ਤਉ ਨਹੀਂ ਸੁਨਿਓ ਕਾਨ ਵਿਖਿਆਨ ਸੋ ਹਤ ਲੁਭਾਨ ਮਤ ਨਾਹਿਨ ਫੇਰੀ ਰਹਾਉ ਮਾਰਸ ਕੋ ਜਨਮ ਲੀਨ ਸਿਮਰਨ ਲਾ ਨਿਮਖ ਕੀਨ ਦਾਰਾ ਸੁ ਭਇਓ ਦੀਨ ਪਗਹੋ ਪਰੀ ਬੇਰੀ ਨਾਨਕ ਜਨ ਕਹਿ ਪੁਕਾਰੇ ਸੁਪਨੈ ਜੋ ਜਗ ਬਸਾਰ ਸਿਮਰਤ ਨਾ ਕਿਉ ਮੁਰਾਰੇ ਮਾਇਆ ਜਾ ਕੀ ਚੇਰੀ ਜੈ ਜਾਵੰਤੀ ਮਹੱਲਾ ਨੋਵਾ ਬੀਤ ਜੈ ਹੈ ਬੀਤ ਜੈ ਹੈ ਜਨਮ ਆਕਾਜ ਰੇ ਨਿਸ ਦਿਨ ਸੁਨ ਕੈ ਪੁਰਾਨ ਸਮਝਤ ਨਾ ਰੇ ਆਜਾਨ ਕਾਲ ਤਉ ਬਹੁ ਚੋਵਾਨ ਕਹਾ ਜੈ ਹੈ ਭਾਜਰੇ ਰਹਾਉ ਅਸਥਿਰ ਜੋ ਮਾਨਿਓ ਦੇਹ ਸੋ ਤਉ ਤੇਰੋ ਹੈ ਖੇ ਕਿਉ ਨਾ ਰਿਪੋ ਨਾਮ ਲੇ ਮੂਰਖ ਨਿਲਾਜ ਰੇ RAM ਭਗਤ ਏ ਆਨ ਛਾੜ ਦੇ ਤੈ ਮਨ ਕੋ ਮਾਨ ਨਾਨਕ ਜਨ ਇਹ ਬਖਾਨ ਜਗ ਮਹਿ ਬਿਰਾਜ ਰੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਸ਼ਲੋਕ ਸਾਹਸਕ੍ਰਿਤੀ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਿਲ ਬਗਲ ਸਮਾਧੰ ਮੁਖ ਝੂੜ ਬਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋਏ ਥੋਤੀ ਬਸਤਰ ਕਪਾਟੰ ਜੋ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸਚੈ ਕਰਮੰ ਕਹੋ ਨਾਨਕ ਨਿਸਚੋ ਧਿਆਵੈ ਬਿਨ ਸਤਿਗੁਰ ਬਾਟ ਨ ਪਾਵੈ ਨੇ ਫਲੰਤਸ ਜਨਮਸ ਜਾਪਤ ਬ੍ਰਹਮ ਨ ਬਿੰਦਤੇ ਸਾਗਰੰ ਸੰਸਾਰ ਅਸਿਓ ਗੁਰ ਪ੍ਰਸਾਦੀ ਤਰਹਿ ਕੇ ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰੇ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾ ਬ੍ਰਾਹਮਣਾ ਖੇਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤਹ ਸਰਬ ਸ਼ਬਦੰ ਤਾ ਏਕ ਸ਼ਬਦੰ ਜੇ ਕੋ ਜਾਣਸ ਸਪੇਓ ਨਾਨਕ ਤਾ ਕੋ ਦਾਸ ਹੈ ਸੋਈ ਨਿਰੰਜਨ ਦੇਓ ਏਕ ਕ੍ਰਿਸ਼ਨ ਤਾ ਸਰਬ ਦੇਵਾ ਦੇਵ ਦੇਵਾ ਤਾ ਆਤਮਾ ਆਤਮੰ ਸ੍ਰੀ ਵਾਸੁ ਦੇਵਸਯ ਜੇ ਕੋਈ ਜਾਣ ਸਭੇਵ ਨਾਨਕ ਤਾ ਕੋ ਦਾਸ ਹੈ ਸੋਈ ਨਿਰੰਜਨ ਦੇਵ ਸ਼ਲੋਕ ਸਾਹਸਕ੍ਰਿਤੀ ਮਹੱਲਾ ਪੰਜਵਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿਨ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬਿਨੋ ਸੁਤਹ ਕਤੰਚ ਪ੍ਰਾਤ ਮੀਤਿਤ ਬੰਧਵ ਕਤੰਚ ਮੋਹ ਕੁਟੰਬਿਆ ਤੇ ਕਤੰਚ ਚਪਲ ਮੋਹਨੀ ਰੂਪੰ ਪੇਖੰਤੇ ਤਿਆਗੰ ਕਰੋਤਿ ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਬਧਿਅੰ ਅਚੁਤ ਤਨਹਾ ਤ੍ਰਿਗੰਤ ਮਾਤ ਪਿਤਾ ਸਨੇਹੰ ਤ੍ਰਿਗ ਸਨੇਹੰ ਭਰਾਤ ਬਾਂਧਵਾ ਤ੍ਰਿਗ ਸਨੇਹੰ ਬੰਤਾ ਬਿਲਾਸੁਤਹ ਤ੍ਰਿਗ ਸਨੇਹੰ ਗਿਰਹਾਰਥ ਕਹ ਸਾਧ ਸੰਗ ਸਨੇਹ ਸਤਿਅੰ ਸੁਖਿਅੰ ਬਸੰਤ ਨਾਨਕਾ ਮਿਥਿਅੰਤ ਦੇਹੰ ਖੀਨੰਤ ਬਲਨੰ ਬਰਘੰਤ ਜਰੁਆਹਿਤ ਅੰਤ ਮਾਇਆ ਅਤਿਅੰਤ ਆਸਾ ਆਥਿਤਯ ਭਵਨੰ ਗਨੰਤ ਸਵਾਸਾ ਭੈਆਨ ਧਰਮੰ ਫਤੰਤ ਮੋਹ ਕੂਪ ਦੁਰਲਭਯ ਦੇਹੰ ਤਤ ਆਸਰਿੰ ਨਾਨਕ ਗੋਬਿੰਦ ਗੋਬਿੰਦ ਗੋਬਿੰਦ ਗੋਪਾਲ ਕਿਰਪਾ ਕਾਚ ਕੋਟੰਗ ਰਚੰਤ ਤੋਯੰ ਲੇਪਨੰ ਰਗਤ ਚਰਮਣਹਾ ਨਵੰਤ ਦਵਾਰੰ ਭੀਤ ਰਹਿ ਤੰ ਬਾਏ ਰੂਪੰ ਅਸਥੰਭਨਾ ਗੋਬਿੰਦ ਨਾਮੰ ਨਾ ਸਿਮਰੰਤ ਅਗਿਆਨੀ ਜਾਨੰਤ ਆਸਥਿਰੰ ਦੁਰਲਭ ਦੇਹ ਉਧਰੰਤ ਸਾਧ ਸਰਨ ਨਾਨਕ ਹਰਿ ਹਰ ਹਰਿ ਹਰ ਹਰਿ ਹਰੇ ਜਪੰਤ ਸੁਭੰਤ ਤੁਯੰ ਅਚਤ ਗੁਣਗਿਆਂ ਪੂਰਨ ਬਹੁ ਲੋ ਕਿਰਪਾਲਾ ਗੰਭੀਰੰ ਉਚੈ ਸਰਭਾਗਿਆ ਪਾਰਾ ਪ੍ਰਿਤਿਆ ਪ੍ਰਿਯੰ ਬਿਸਰਾਮ ਚਰਣੰ ਅਨਾਥ ਨਾਥੇ ਨਾਨਕ ਸਰਣੰ ਮ੍ਰਿਗੀ ਪੇਖੰਤ ਬਧਿਕ ਪ੍ਰਾਹਾਰੇ ਲਖੈ ਆਵਧਾ ਅਹੋ ਜਸੈ ਰਖੇਣ ਗੋਪਾਲਾ ਨਾਨਕ ਰੂਮ ਨਾ ਛੇਦਿਅਤੇ ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰਦੇ ਸਾਹ ਬਿਖਮ ਥਾਨ ਬਸੰਤ ਉਚਾ ਨਹ ਸਿਮਰੰਤ ਮਰਣੰ ਕਦਾਨ ਚਾਹ ਹੋਵੰਤ ਆ ਗਿਆ ਭਗਵਾਨ ਪੁਰਖਾ ਨਾਨਕ ਕੀਟੀ ਸਾਸ ਅਕਰਖਤੇ ਸ਼ਬਦੰ ਰਤੰ ਹਿਤੰ ਮਯਾ ਕੀਰਤੰ ਕਰੀ ਕਰਮ ਕਰਤਵਾ ਮਿਟੰਤ ਤਤਰਾਗਤ ਪਰਮ ਮੋਹ ਭਗਵਾਨ ਰਮਣ ਸਰਬਤਰ ਥਾਨਯੰ ਦ੍ਰਿਸ਼ਟ ਤੋਯੰ ਅਮੋਗ ਦਰਸ਼ਨੰ ਬਸੰਤ ਸਾਧ ਰਸਨਾ ਹਰਿ ਹਰ ਹਰ ਹਰੇ ਨਾਨਕ ਪ੍ਰਿਯੰਗ ਜਾਪ ਜਪਨਾ ਕਟੰਤ ਰੂਪੰ ਕਟੰਤ ਦੀਪੰ ਕਟੰਤ ਰਵ ਅਰਨ ਨਖੇਤਰ ਗਗਨੰ ਕਟੰਤ ਬਸੁਦਾ ਗਿਰ ਤਰ ਸਿਖੰਡੰ ਕਟੰਤ ਲਲਨਾ ਸੁਤ ਪ੍ਰਾਤ ਹੀਤੰ ਕਟੰਤ ਕਨਕ ਮਾਨਿਕ ਮਾਇਆ ਸਭ ਰੂਪੰ ਨਾ ਕਟੰਤ ਕੇਵਲ ਗੋਪਾਲ ਅਚੁੱਤ ਆਸਥਿਰੰ ਨਾਨਕ ਸਾਧ ਜਨ ਨਾ ਬਿਲੰਬ ਧਰਮੰ ਬਿਲੰਬ ਪਾਪੰ ਦ੍ਰਿੜੰਤ ਨਾਮੰ ਤਜੰਤ ਲੋਭੰ ਸਰਣ ਸੰਤੰ ਕੇਲ ਵਿਖਨਾਸੰ ਪ੍ਰਾਪਤੰ ਧਰਮ ਲਖਿਆਣ ਨਾਨਕ ਜਿਹ ਸੋ ਪ੍ਰਸੰਨ ਮਾਧਵਾ ਮਿਰਤ ਮੋਹੰ ਅਲਪ ਬੁੱਧਿੰ ਰਜੰਤ ਬਨਤਾ ਬਿਨੋ ਸਾਹੰ ਜੋਬਨ ਬਹਿਕਰਮ ਕਨਕ ਕੁੰਡਲਾ ਬਚਿੱਤਰ ਮੰਦਰ ਸੋ ਭੰਤ ਬਸਤਰਾ ਅੰਤ ਮਾਇਆ ਵਿਆਪਤੰ ਹੇ ਅਚਤ ਸਰਣ ਸੰਤ ਨਾਨਕ ਭੋ ਭਗਵਾਨ ਏ ਨਮਹ ਜਨਮੰ ਤਮਰਣੰ ਹਰਖੰ ਤਾ ਸੋਗੰ ਭੋਗੰ ਤਾ ਰੋਗੰ ਊਚੰ ਤਾ ਨੀਚੰ ਨਾਨਾ ਸਮੂਚੰ ਰਾਜੰ ਤੰਬਾਨੰ ਬਮਹਾਨੰਗ ਤਾਹੀਨੰ ਪਰਵਿਰਤ ਮਾਰਗੰ ਵਰਤੰਤ ਬਿਨਾਸਨੰ ਗੋਬਿੰਦ ਭਜਨ ਸਾਧ ਸੰਗੇਣ ਆਸਥਰੰ ਨਾਨਕ ਭਗਵੰਤ ਭਜਨ ਆਸਨੰ ਕਿਰਪੰਤ ਹਰੀੰ ਮਤ ਤਤ ਗਿਆਨੰ ਵਿਖਸੀ ਦਿਵਦਾ ਕੁਸਲ ਥਾਨੰ ਬਸਿਅੰਤਰਿਖੰ ਤਿਆਗ ਮਾਨੰ ਸੀਤਲੰਤਰੇ ਦਿੰ ਦ੍ਰਿੜ ਸੰਤ ਗਿਆਨੰ ਅਰਹੰਤ ਜਨਮੰ ਹਰ ਲੀਣਾ ਬਾਜੰਤ ਨਾਨਕ ਸ਼ਬਦ ਬੀਨਾ ਕਹੰਤ ਬੇਦਾ ਗੁਣੰਤ ਗੁਣਿਆ ਸਨੰਤ ਬਾਲਾ ਬਹੁ ਵਿਦ ਪ੍ਰਕਾਰਾ ਦ੍ਰਿੜੰਤ ਵਿਦਿਆ ਹਰਿ ਹਰਿ ਕਿਰਪਾਲਾ ਨਾਮ ਦਾਨ ਜਾ ਚੰਤ ਨਾਨਕ ਦੈਨ ਹਾਰ ਗੁਰ ਗੋਪਾਲਾ ਨਹ ਚਿੰਤਾ ਮਾਤ ਪਿਤ ਭਰਾਤਾ ਨਹ ਚਿੰਤਾ ਕਛ ਲੋਕ ਕਹਾ ਨਹ ਚਿੰਤਾ ਬਨਤਾ ਸੁਤ ਮੀਤਾ ਪਰਵਿਰਤ ਮਾਇਆ ਸੰਬੰਧਨਾ ਦਇਆ ਏਕ ਭਗਵਾਨ ਪੁਰਖਾ ਨਾਨਕ ਸਰਬ ਜੀਵ ਪ੍ਰਤਪਾਲ ਕਹਾ ਅਨਿਤਿਆ ਵਿਤੰ ਅਨਿਤਿਆ ਚਿਤੰ ਅਨਿਤਿਆ ਆਸਾ ਬਹੁ ਵਿਧ ਪ੍ਰਕਾਰੰ ਅਨਿਤਿਆ ਹੇਤੰ ਅਹੰ ਬੰਧੰ ਭਰਮ ਮਾਇਆ ਮਲਨੰ ਵਿਕਾਰੰ ਫਿਰੰਤ ਜੋਨ ਅਨੇਕ ਜਠ ਰਾਗੰ ਨਾਹ ਸਿਮਰੰਤ ਮਲੀਨ ਬੁੱਧਿੰ ਹੇ ਗੋਬਿੰਦ ਕਰਤ ਮਇਆ ਨਾਨਕ ਪਤਿ ਉਧਾਰਨ ਸਾਧ ਸੰਗਮਾ ਗਿਰੰਤ ਗਿਰ ਪਤਤ ਪਾਤਾਲੰ ਜਲੰਤ ਦੇ ਦੀਪਿਆ ਬੈ ਸਾਂਤਰਾ ਬਹੰਤ ਅਗਾਹ ਤੋਯੰ ਤਰੰਗੰ ਦੁਖੰਤ ਗ੍ਰਹ ਚਿੰਤਾ ਜਨਮੰ ਤਮਰਣਹ ਅਨਕ ਸਾਧਨੰ ਨ ਸਿੱਧਿਆ ਤੇ ਨਾਨਕ ਅਸਥੰਭੰ ਅਸਥੰਭੰ ਅਸਥੰਭੰ ਸ਼ਬਦ ਸਾਧ ਸਵਜਨਹ ਘੋਰ ਦੁਖਿੰ ਅਨਕ ਹਤਿੰ ਜਨਮ ਦਾਰ ਇਦਰੰ ਵਾਹ ਵਿਖਿਆਤੰ ਮਿਟੰਤ ਸਗਲ ਸਿਮਰੰਤ ਹਰਿ ਨਾਮ ਨਾਨਕ ਜੈਸੇ ਭਾਵ ਕਾਸ਼ਟ ਭਸਮੰ ਕਰੋਤ ਅੰਧਕਾਰ ਸਿਮਰਤ ਪ੍ਰਕਾਸ਼ੰ ਗੁਣ ਰਮੰਤਿਆ ਖੰਡਨਾ ਰਿਦ ਬਸੰਤ ਪੈ ਭੀ ਦੂਤਹ ਕਰਮ ਕਰਤ ਮਹਾ ਨਿਰਮਲਾ ਜਨਮ ਮਰਨ ਰਹੰਤ ਸਰੋਤਾ ਸੁਖ ਸਮੂਹ ਅਮੋਹ ਦਰਸ਼ਨਾ ਸਰਣ ਜੋਗ ਸੰਤ ਪ੍ਰਿਆ ਨਾਨਕ ਸੋ ਭਗਵਾਨ ਖੇਮੰ ਕਰੋਤ ਪਾਛੰ ਕਰੋਤ ਅਗਰਨੀ ਵਹ ਨਿਰਾਸੰ ਨਾਸ ਪੂਰਨਾ ਨਿਰਤਨ ਭਯੰ ਤਨਵੰਤਾ ਰੋਗੀਆਂ ਰੋਗ ਖੰਡਨਾ ਭਗਤਿਆਂ ਭਗਤ ਦਾਨੰ ਰਾਮ ਨਾਮ ਗੁਰ ਕੀਰਤਨਾ ਅਪਾਰ ਬ੍ਰਹਮ ਪੁਰਖ ਦਾਤਾਰ ਨਾਨਕ ਗੁਰ ਸੇਵਾ ਕਿੰਨ ਲੱਭਿਆ ਤੇ ਅਤਰੰਗ ਤਰੰਗ ਧਾਰਣਾ ਨਿਰਧਨੰਗ ਤਨ ਨਾਮ ਨਰਹਰਾ ਅਨਾਥ ਨਾਥ ਗੋਬਿੰਦਾ ਬਲਹੀਨ ਬਲ ਕੇਸਵਾ ਸਰਬ ਭੂਤ ਦਇਆਲ ਅਚੁੱਤ ਦੀਨ ਬਾਂਧਵ ਦਾ ਮੋਦਰਾ ਸਰਬਗਿਆ ਪੂਰਨ ਪੁਰਖ ਭਗਵਾਨਾ ਭਗਤ ਬਚਲ ਕਰਣਾ ਮਾਇਆ ਘਾਟ ਘਾਟ ਬਸੰਤ ਬਾਸ ਦੇਵਾ ਪਾਰ ਬ੍ਰਹਮ ਪਰਮੇਸ਼ਰਾ ਜਾ ਚੰਤ ਨਾਨਕ ਕਿਰਪਾਲ ਪ੍ਰਸਾਦ ਨਾਹ ਵਿਸਰੰਤੇ ਨਾਹ ਵਿਸਰੰਤ ਨਾਰਾਇਣਾ ਨਾਹ ਸਮਰਥੰ ਨਾਹ ਸੇਵਕੰ ਨਾਹ ਪ੍ਰੀਤ ਪਰਮ ਪੁਰਖੋਤਮੰ ਤਾ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰਿ ਹਰਿ ਗੁਰੰ ਭਰਨ ਪੋਖਣ ਕਰੰਤ ਆ ਵਿਸਰਾਮ ਛਾਦਨ ਦੇਵੰਤ ਦਾਨੰ ਸਿਰਜੰਤ ਰਤਨ ਜਨਮ ਚਤੁਰ ਚੇਤਨਾ ਵਰਤੰਤ ਸੁਖ ਆਨੰਦ ਪ੍ਰਸਾਦਾ ਸਿਮਰੰਤ ਨਾਨਕ ਹਰਿ ਹਰਿ ਹਰੇ ਅਨਿਤਿਆ ਰਚਨਾ ਨਿਰਮੋਹਤੇ ਦਾਨੰ ਪਰਾਪੂਰਵੇਣ ਭੁਜੰਤੇ ਮਹੀਪਤੇ ਵਿਪਰੀਤ ਬੁੱਧਿਮ ਮਾਰਤ ਲੋਕਾ ਨਾਨਕ ਚਿਰੰਕਾਲ ਦੁਖ ਭੋਗਤੇ ਬ੍ਰਿਥਾ ਅਨੁਗ੍ਰਹੰ ਗੋਬਿੰਦਾ ਜਸਯ ਸਿਮਰਨ ਰੇਦੰਤਰਾ ਆਰੋਗਿੰ ਮਹਾਰੋਗਿੰ ਵਿਸਮ੍ਰਿਤੇ ਕਰੁਣਾਮਯ ਰਮਣੰ ਕੇਵਲੰ ਕੀਰਤਨੰ ਸੋ ਧਰਮੰ ਦੇਹ ਧਾਰਣਾ ਅੰਮ੍ਰਿਤ ਨਾਮ ਨਾਰਾਇਣ ਨਾਨਕ ਪੀਵਤੰ ਸੰਤ ਨ ਤ੍ਰਿਪਯਤੇ ਸਹਾਨਸ਼ੀਲ ਸੰਤੰ ਸਾਮਿਤ ਰਸਿਆ ਦੁਰਜਨਾ ਨਾਰਗ ਭੋਜਨ ਅਨਕ ਪ੍ਰਕਾਰੇਣ ਨਿੰਦਕ ਆਬਦ ਹੋਏ ਉਪਤਿਸ਼ਟ ਤੇ ਤਿਰਸਕਾਰ ਨਾ ਪਵੰਤ ਨਾ ਭਵੰਤ ਮਾਨ ਪੰਗਨਹ ਸੋਬਾਹੀ ਨਾ ਪਵੰਤ ਨਾ ਪੋਹੰਤ ਸੰਸਾਰ ਦੁਖ ਨਹ ਗੋਬਿੰਦ ਨਾਮ ਜਪੰਤੇ ਮਿਲ ਸਾਧ ਸੰਗਾ ਨਾਨਕ ਸੇ ਪ੍ਰਾਣੀ ਸੁਖ ਬਾਸਨਾ ਸੈਨਾ ਸਾਧ ਸਮੂਹ ਸੂਰਜ ਤੰ ਸੰਨਾਹੰ ਤਨ ਨਿਮਰਤਾ ਆਵਦਾ ਗੁਣ ਗੋਬਿੰਦ ਰਮਣ ਓਟ ਗੁਰ ਸ਼ਬਦ ਕਰ ਚਰਮਣਾ ਆਰੂੜ ਤੇ ਅਸਵ ਰਥ ਨਾਗਹ 부ਝੰਤੇ ਪ੍ਰਭ ਮਾਰਗਹ ਵਿਚਰਤੇ ਨਿਰਭੈੰ ਸਤਰ ਸੈਨਾ ਅੰਤੇ ਗੋਪਾਲ ਕੀਰਤਨਾ ਜਿਤ ਤੇ ਵਿਸੁ ਸੰਸਾਰਾ ਨਾਨਕ ਵਸਿਯੰ ਕਰੋ ਤੇ ਪੰਜ ਤਸਕਰਾ ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰ ਦ੍ਰੁਮ ਛਾਇਆ ਰਜ ਦੁਰਮਤਹਿ ਤਤਹ ਕੁਟੰਬ ਮੋਹ ਮਿਥਿਆ ਸਿਮਰੰਤ ਨਾਨਕ ਰਾਮ ਰਾਮ ਨਾਮਹ ਨਚ ਵਿਦਿਆ ਨਿਧਾਨ ਨਿਗਮੰ ਨਚ ਗੁਣਗਿਆ ਨਾਮ ਕੀਰਤਨਾ ਨਚ ਰਾਗ ਰਤਨ ਕੰਠੰ ਨਾਹ ਚੰਚਲ ਚਤੁਰ ਚਾਤੁਰਾ ਭਾਗ ਉਦਮ ਅੰਗ ਮਾਇਆ ਨਾਨਕ ਸਾਧ ਸੰਗ ਖਲ ਪੰਡਿਤਾ ਕੰਠ ਰਮਣੀਯ RAM RAM ਮਾਲਾ ਊਚ ਪ੍ਰੇਮ ਧਾਰਣੀ ਜੀਹੀ ਭਣ ਜੋ ਉਤਮ ਸ਼ਲੋਕ ਉਧਰਣੰ ਨੈਣ ਨੰਦਨੀ ਗੁਰਮੰਤਰ ਹੀ ਨਸ ਜੋ ਪ੍ਰਾਣੀ ਤਿਰਗੰਤ ਜਨਮ ਪ੍ਰਸ਼ਟ ਨਾਹ ਕੂਕਰਾ ਸੂਕਰਾ ਗਰਦਵਾ ਕਾਕਾ ਸਰਪ ਨਹ ਤੁਲ ਖਲਹਾ ਚਰਨਾਰ ਬਿੰਦ ਭਜਨੰ ਅੰਗ ਨਾਮ ਧਾਰਨਹ ਕੀਰਤਨੰ ਸਾਧ ਸੰਗੇ ਨਾਨਕ ਨਹ ਦ੍ਰਿਸ਼ਟੰਤ ਜਮਦੂਤ ਨਾਭ ਨਚ ਦੁਰਲਭੰ ਧਨੰ ਰੂਪੰ ਨਚ ਦੁਰਲਭੰ ਸਵਰਗ ਰਾਜ ਨਹ ਨਚ ਦੁਰਲਭੰ ਭੋਜਨੰ ਬਿੰਜਨੰ ਨਚ ਦੁਰਲਭੰ ਸਵਛ ਅੰਬਰਾ ਨਚ ਦੁਰਲਭੰ ਸੁਤ ਮਿੱਤਰ ਭਰਾਤ ਬਾਂਧ ਨਚ ਦੁਰਲਭੰ ਬਨਤਾ ਬਿਲਾਸਾ ਨਚ ਦੁਰਲਭੰ ਵਿਦਿਆ ਪ੍ਰਵੀਣੰ ਨਚ ਦੁਰਲਭੰ ਚਤੁਰ ਚੰਚਲਾ ਦੁਰਲਭੰ ਏਕ ਭਗਵਾਨ ਨਾਮਾ ਨਾਨਕ ਲਬਧਿਯੰ ਸਾਧ ਸੰਗੇ ਕਿਰਪਾ ਪ੍ਰਭੰ ਜਤ ਕਤਹ ਤਥਾ ਦ੍ਰਿਸ਼ਟੰ ਸਵਰਗ ਮਰਤ ਪੈ ਆਲ ਲੋਕਾ ਸਰਬਤਰ ਰਮਣੰ ਗੋਵਿੰਦਾ ਨਾਨਕ ਲੇਪ ਸੇਵ ਨਾ ਲਿਪਿਅਤੇ ਵਿਖਿਆ ਪੈ ਅੰਤ ਅੰਮ੍ਰਿਤੰ ਦ੍ਰੁਸ਼ਟਾਂ ਸਖਾ ਸਵਜਨਹ ਦੁਖੰ ਪੈ ਅੰਤ ਸੁਖਿਯੰ ਪੈ ਪੀਤੰ ਤਾ ਨਿਰਭਯ ਥਾਨ ਬਿਹੂਨ ਬਿਸਰਾਮ ਨਾਮ ਨਾਨਕ ਕਿਰਪਾਲ ਹਰ ਹਰ ਗੁਰਾ ਸਰਬ ਸੀਲ ਮਮੰ ਸੀਲੰ ਸਰਬ ਪਾਵਨ ਮਮ ਪਾਵਨਾ ਸਰਬ ਕਰਤਬ ਮਮੰਗ ਕਰਤਾ ਨਾਨਕ ਦੇਵ ਛੇਪ ਨਾ ਲਿਪਿਆ ਤੇ ਨਾ ਸੀਤਲੰ ਚੰਦਰ ਦੇਵਾ ਨਾ ਸੀਤਲੰ ਪਾਵਨ ਚੰਦਨਾ ਨਾ ਸੀਤਲੰ ਸੀਤ ਰੁਤੇਣ ਨਾਨਕ ਸੀਤਲੰ ਸਾਧ ਸਵਜਨਾ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨਾ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣਹ ਦਇਆਲੰ ਸਰਬਤਰ ਦੀਆ ਪੰਚ ਦੋਖ ਵਿਵਰਜਿਤਾ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਾਤਾ ਉਪਦੇਸ਼ੰ ਸਮ ਮਿੱਤਰ ਸਤਰਾ ਭਗਵੰਤ ਭਗਤ ਭਾਮਨੀ ਪਰ ਨਿੰਦਾ ਨਾ ਸਰੋਤ ਸ਼ਰਵਣੰ ਆਪ ਤਿਆਗੇ ਸਗਲ ਰੇਣ ਕਹਾ ਖਟ ਲਖਿਆਣ ਪੂਰਨ ਪੁਰਖਾ ਨਾਨਕ ਨਾਮ ਸਾਧ ਸਵਜਨਾ ਅਜਾ ਭੋਗੰਤ ਕੰਦ ਮੂਲੰ ਬਸੰਤੇ ਸਮੀਪ ਕੇ ਹਰਾ ਤਤ੍ਰ ਗਤੇ ਸੰਸਾਰਾ ਨਾਨਕ ਸੋਗ ਹਰਖੰ ਵਿਆਪਤੇ ਛਲੰਗ ਛਿਦਰੰ ਕੋਟ ਵਿਘਨੰ ਅਪਰਾਧੰ ਕਿਲ ਵਿਕਮਲੰ ਭਰਮ ਮੋਹ ਮਾਨ ਅਪਮਾਨੰ ਮਦੰਗ ਮਾਇਆ ਵਿਆਪਤੰ ਮ੍ਰਿਤਿਓ ਜਨਮ ਪਰਮੰਤ ਨਰਕਾ ਅਨਕੋ ਪਾਵੰ ਨ ਸਿਧਯਤੇ ਨਿਰਮਲੰ ਸਾਧ ਸੰਗਾਹ ਜਪੰਤੇ ਨਾਨਕ ਗੋਪਾਲ ਨਾਮੰ ਰਮੰਤ ਗੁਣ ਗੋਬਿੰਦ ਨਿਤ ਪ੍ਰਦਾ ਤਰਨ ਸਰਨ ਸੁਆਮੀ ਰਮਨ ਸੀਲ ਪਰਮੇਸ਼ਰਾ ਕਰਨ ਕਾਰਨ ਸਮਰੱਥਾ ਦਾਨ ਦੇਤ ਪ੍ਰਭੂਰਨਾ ਨਿਰਾਸ ਆਸ ਕਰਨ ਸਗਲ ਅਰਥ ਆਲਿਆ ਗੁਣ ਨਿਧਾਨ ਸਿਮਰੰਤ ਨਾਨਕ ਸਗਲ ਜਾ ਚੰਤ ਜਾਚ ਕਹਾ ਦੁਰਗਮ ਸਥਾਨ ਸੁਗਮੰ ਮਹਾਦੂਪ ਸਰਬ ਸੂਗਣਾ ਦੁਰਵਚਨ ਭੇਦ ਪਰਮੰ ਸਾਗਤ ਪਿਸਨੰ ਤਾ ਸੁਰਜਨਹ ਅਸਥਿਤੰ ਸੋਗ ਹਰਖੰ ਪੈ ਖੀਣੰ ਤਾ ਨਿਰਪਵਾਹ ਭੈ ਅਟਵੀਂ ਮਹਾਨਗਰ ਬਾਸੰ ਧਰਮ ਲਖਿਣ ਪ੍ਰਮਿਆ ਸਾਧ ਸੰਗਮ ਰਾਮ ਰਾਮ ਨਮਣੰ ਸਰਣ ਨਾਨਕ ਹਰਿ ਦਇਆਲ ਚਰਣੰ ਹੇ ਅਜਿਤ ਸੂਰ ਸੰਗਰਾਮ ਅਤ ਬਲਨਾ ਭਵ ਮਰਦਨਾ ਗਣ ਗੰਧਰਵ ਦੇਵ ਮਾਨੁਖਿੰ ਪਸ ਪੰਖੀ ਬਿਮੋਹਨਾ ਹਰਿ ਕਰਨ ਹਾਰੰ ਨਮਸਕਾਰੰ ਸਰਣ ਨਾਨਕ ਜਗਦੀਸ਼ਵਰਾ ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਣਾ ਚਿਤ ਹਰਣੰ ਤ੍ਰੈ ਲੋਕ ਗਮਯੰ ਜਪ ਤਪ ਸੀਲ ਵਿਦਾਰਣਾ ਅਲਪ ਸੁਖ ਅਵਿਤ ਚੰਚਲ ਊਚ ਨੀ ਸਮਾਵਣਾ ਸਭ ਭੈ ਬਿਮੁੰਚਿਤ ਸਾਧ ਸੰਗਮ ਊਟ ਨਾਨਕ ਨਾਰਾਇਣਾ ਏ ਕਾਲੀ ਮੂਲ ਕਰੋਧੰ ਕਦੰਚ ਕਰੁਣਾ ਨਾਉ ਪਰਜਤੇ ਵਿਖੇ ਅੰਤ ਜੀਵੰ ਵਸਿੰ ਕਰੋਤ ਨਿਰਤਿੰ ਕਰੋਤ ਜਥਾ ਮਰਕਟਹ ਅਨਕ ਸਾਸਨ ਤਾੜ ਅੰਤ ਜਮ ਦੂਤਹ ਤਵ ਸੰਗੇ ਅਦਮੰ ਨਰਹ ਦੀਨ ਦੁਖ ਭੰਜਨ ਦਇਆਲ ਪ੍ਰਭ ਨਾਨਕ ਸਰਬ ਜੀ ਰੱਖਿਆ ਕਰੋ ਤੇ ਹੇ ਲੋਭਾ ਲੰਪੜ ਸੰਗ ਸਿਰ ਮੋਰਾ ਅਨਕ ਲਾਹਰੀ ਕਲੋਲ ਤੇ ਧਾਵੰਤ ਦੀਆ ਬਹੁ ਪ੍ਰਕਾਰੰ ਅਨਕ ਭਾਂਤ ਬਹੁ ਡੋਲ ਤੇ ਨਚ ਮਿਤਰੰ ਨਚ ਇਸ਼ਟੰ ਨਚ ਬਾਧਵ ਨਚ ਮਾਤ ਪਿਤਾ ਤਵ ਲੱਜਿਆ ਅਕਰਣੰ ਕਰੋ ਤੇ ਅਖਾਦਿਆ ਅਖਾਦੰ ਅਸਾਜਿੰ ਸਾਜ ਸਮਝਿਆ ਤਰਾਹੇ ਤਰਾਹੇ ਸਰਣ ਸੁਆਮੀ ਵਿਗਿਆਪਤ ਨਾਨਕ ਹਰਿ ਨਰ ਹਰਾ ਏ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ ਮਿਤਰੰ ਤਜੰਤ ਸਤਰੰ ਦ੍ਰਿੜੰਤਿੰ ਅਨਕ ਮਾਇਆ ਵਿਸਤੀਰਣਾ ਆਵੰਤ ਜਾਵੰਤ ਥਕੰਤ ਜੀਆ ਦੁਖ ਸੁਖ ਭਉ ਭੋਗਣਾ ਭ੍ਰਮ ਪਇਆਨ ਉਦਿਆਨ ਰਮਣੰ ਮਹਾ ਵਿਗਟ ਅਸਾਧ ਰੋਗਣਾ ਬੈਦਿਅੰਗ ਪਾਰ ਬ੍ਰਹਮ ਪਰਮੇਸ਼ਵਰ ਆਰਾਧ ਨਾਨਕ ਹਰਿ ਹਰਿ ਹਰੇ हे ਪ੍ਰਾਨਨਾਥ ਗੋਬਿੰਦਾ ਕਿਰਪਾ ਨਿਧਾਨ ਜਗਤ ਗੁਰੂ हे ਸੰਸਾਰ ਤਾਪ ਹਰਣਾ ਕਰੁਣਾ ਮੈਂ ਸਭ ਦੁਖ ਹਰੋ हे ਸਰਣ ਜੋਗ ਦਇਆਲਾ ਦੀਨਾਨਾਥ ਮਿਆ ਕਰੋ ਸਰੀਰ ਸਵਸਥ ਖੀਣ ਸਮਏ ਸਿਮਰੰਤ ਨਾਨਕ ਰਾਮ ਦਾ ਮੋਦਰ ਮਾਧਵਾ ਚਰਨ ਕਮਲ ਸਰਣੰ ਟਮਨੰ ਗੋਪਾਲ ਕੀਰਤਨਾ ਸਾਧ ਸੰਗੇ ਤਰਣੰ ਨਾਨਕ ਮਹਾ ਸਾਗਰ ਭੈ ਦੁਤਰਾ ਸਿਰ ਮਸਤਕ ਰੱਖਿਆ ਭਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ਵਰਾ ਆਤਮ ਰੱਖਿਆ ਗੋਪਾਲ ਸੁਆਮੀ ਧਨ ਚਰਨ ਰੱਖਿਆ ਜਗਦੀਸ਼ਵਰਾ ਸਰਬ ਰੱਖਿਆ ਗੁਰ ਦਇਆਲਾ ਭੈ ਦੂਖ ਵਿਨਾਸ਼ਨਾ ਭਗਤ ਵਛਰ ਅਨਾਥ ਨਾਥੇ ਸਰਣ ਨਾਨਕ ਪੁਰਖ ਚੁਤਾ ਜੀਨ ਕਲਾ ਤਾਰਿਓ ਆਕਾਸੰ ਬੈ ਸੰਤਰੰ ਕਾਸ਼ਟ ਬੇਸ਼ਟੰ ਜੀਨ ਕਲਾ ਸੂਰ ਨਖੇਤਰ ਜੋਤਿਯੰ ਸਾਸੰ ਸਰੀਰ ਧਾਰਣੰ ਜੀਨ ਕਲਾ ਮਾਤ ਗਰਭ ਪ੍ਰਤਿਪਾਲੰ ਨਾ ਛੇਦੰਤ ਜਠਰ ਰੋਗਣਾ ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨਾ ਛਿਜੰਤ ਤਰੰਗ ਤੋਇਣਾਹ ਗੁਸਾਈ ਗ੍ਰਿਸ਼ਟ ਰੂਪੇਨ ਸਿਮਰਣੰ ਸਰਬੱਤਰ ਜੀਵਨਹ ਲਬਧਿਯੰ ਸੰਤ ਸੰਗੇਣ ਨਾਨਕ ਸਵਛ ਮਾਰਗ ਹਰਿ ਭਗਤਨਹ ਮਸਕੰਗ ਪਗਨੰਤ ਸੈਲੰ ਕਰਦਮੰਗ ਤਰੰਤ ਪਪੀਲ ਕਹ ਸਾਗਰੰਗ ਲੰਘੰਤ ਪਿੰਗੰ ਤਮ ਪ੍ਰਗਾਸ ਅੰਧਕਾ ਸਾ ਸੰਗੇਣ ਸਿਮਰੰਤ ਗੋਬਿੰਦ ਸਰਣ ਨਾਨਕ ਹਰਿ ਹਰ ਹਰੇ ਤਿਲਕਹੀਣੰ ਜਥਾ ਵਿਪਰਾ ਅਮਰਹੀਣੰ ਜਥਾ ਰਾਜਨਾਹ ਆਵਧਹੀਣੰ ਜਥਾ ਸੂਰਾ ਨਾਨਕ ਧਰਮਹੀਣੰ ਤਥਾ ਬੈਸਨਵਾ ਨਾ ਸੰਖੰ ਨਾ ਚੱਕਰੰ ਨਾ ਗਦਾ ਨਾ ਸਿਆਮੰ ਅਸਚਰਜ ਰੂਪੰ ਰਹੰਤ ਜਨਮੰ ਨੇਤ ਨੇਤ ਕਥੰਤ ਬੇਦਾ ਊਚ ਮੂਚ ਅਪਾਰ ਗੋਬਿੰਦਾ ਬਸੰਤ ਸਾਧ ਰਿਦਿੰ ਅਚੁੱਤ ਬੁਝੰਤ ਨਾਨਕ ਬੜ ਭਾਗਿਆ ਉਧਿਆਨ ਬਸਨੰ ਸੰਸਾਰੰ ਸੰਬੰਧੀ ਸਵਾਨ ਸਿਆਲ ਖਰਾ ਬਿਖਮ ਸਥਾਨ ਮਨ ਮੋਹ ਮਦਰੰਗ ਮਹਾ ਅਸਾਦ ਪੰਜ ਤਸਕਰਾ ਹੀਤ ਮੋਹ ਭੈ ਪਰਮ ਭ੍ਰਮਣੰ ਅਹੰ ਫਾਂਸ ਦੀਖਿਆਨ ਕਠਿਨਾ ਪਾਵਕ ਤੋ ਅਸਾਦ ਘੋਰੰ ਅਗਮ ਤੀਰ ਨਹ ਲੰਘਨਾ ਭਾਈ ਸਾਧ ਸੰਗੋ ਬਾਲ ਨਾਨਕ ਹਰ ਚਰਨ ਸਰਣ ਉਧਰਨ ਕਿਰਪਾ ਕਿਰਪਾ ਕਰੰਤ ਗੋਬਿੰਦ ਗੋਪਾਲਾ ਸਗਲੇ ਰੋਗ ਖੰਡਣਾ ਸਾਧ ਸੰਗੇਣ ਗੁਣ ਰਵਤ ਨਾਨਕ ਸਰਣ ਪੂਰਨ ਪਰਮੇਸ਼ਰਾ श्याम रंग मधुर मानुख्यं हृदयं भूमि वैरणः निवंत होवंति मिथ्या चेतनं संत सवजना अचेत मूड़ा ना जानंत कटंत सासा नित प्रते छिजंत महा सुंदरी काया काल कन्या ग्रासते रचंत पुरखा ਕੁਟੰਬ लीला ਅਨਿਤ ਆਸਾ ਵਿਖਿਆ ਵਿਨੋਦ परमंत ਪਰਮੰਤ ਬਹੁ ਜਨਮ ਹਾਰਿਓ ਸਰਣ ਨਾਨਕ ਕਰੁਣਾ ਮੈ ਹਉ हे देहबे हे रसगे मधुर प्रिय त्वयं ਸਤ ਹਤੰ ਪਰਮ ਬਾਦੰ ਅਵਰਤ ਏਥਾ ਸੁਧ ਅਚਰਣਹ ਗੋਬਿੰਦ ਦਾ ਮੋਦਰ ਮਾਦਵੇ ਗਰਵੰਤ ਨਾਰੀ ਮਦੋਨ ਮਤੰ ਬਲਵੰਤ ਬਲਾਤ ਕਾਰਨਹ ਚਰਨ ਕਮਲ ਨਹ ਭਜੰਤ ਤ੍ਰਿਣ ਸਮਾਨ ਤ੍ਰਿਗ ਜਨਮਨਹ ਹੇ ਪਪੀਲ ਕਾ ਗ੍ਰਸਟੇ ਗੋਬਿੰਦ ਸਿਮਰਨ ਤੁਯੰ ਧਨੇ ਨਾਨਕ ਅਨਕ ਵਾਰ ਨਮੋ ਨਮਹ ਤ੍ਰਿਣੰਤ ਮੇਰੰ ਸਾਕੰਤ ਹਰਿਯੰ ਬੂੜੰਤ ਤਰਿਯੰ ਊਣੰਤ ਭਰਿਯੰ ਅੰਧਕਾਰ ਕੋਟ ਸੂਰ ਉਜਾਰੰ ਬਿਨਵੰਤ ਨਾਨਕ ਹਰਿ ਗੁਰ ਦਇਆਰੰ ਬ੍ਰਹਮਣਾਇ ਸੰਗ ਉਧਰਣ ਬ੍ਰਹਮ ਕਰਮ ਜੇ ਪੂਰਣਾ ਆਤਮ ਰਤਨ ਸੰਸਾਰ ਗਹੁ ਤੇ ਨਰ ਨਾਨਕ ਨੇ ਫਲਾ ਪਰ ਦਰਬ ਹੀਰਣੰ ਬਹੁ ਵਿਗਨ ਕਰਣੰ ਉਚਰਣੰ ਸਰਬ ਜੀਵ ਕਾ ਲੋ ਲਈ ਤ੍ਰਿਸ਼ਨਾ ਅਤਿਪਤ ਮਨ ਮਾਏ ਕਰਮ ਕਰਤ ਸੇ ਸੂਕ ਰਹਾ ਮਤੇ ਸੰਮੇਵ ਚਰਣੰ ਉਧਰਣੰ ਭੈ ਦੁਤਰਾ ਅਨੇਕ ਪਾਤ ਘਰਣੰ ਨਾਨਕ ਸਾਧ ਸੰਗਮ ਨ ਸੰਸਿਆ